ਸ਼ਲੋਕ ਮਹੱਲਾ ਤੀਜਾ ਕਾਮਣ ਤਉ ਸੀਗਾਰ ਕਰ ਜਾ ਪਹਿਲਾਂ ਕੰਤ ਮਨਾਏ ਮਤ ਸੇਜੈ ਕੰਤ ਨ ਆਵੀ ਏਵੈ ਬਿਰਥਾ ਜਾਏ ਕਾਉਣ ਫਿਰ ਮਨ ਮਾਨਿਆ ਤਉ ਬਣਿਆ ਸੀਗਾਰ ਕੀਆ ਤਉ ਪ੍ਰਵਾਨ ਹੈ ਜਾ ਸਭ ਧਰੇ ਪਿਆਰ ਪਉ ਸੀਗਾਰ ਤਬੋਲ ਰਸ ਭੋਜਨ ਭਾਉ ਕਰੇ ਤਨ ਮਨ ਸਉ ਪੇ ਕੰਤ ਕਉ ਤਉ ਨਾਰਗ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੈ ਧਨ ਕੀਆ ਸਿਗਾਰ ਸੇਜੈ ਕੰਤ ਨ ਆਇਓ ਏਵੈ ਭਇਆ ਵਿਕਾਰ ਮਹੱਲਾ ਤੀਜਾ ਤਾਨ ਫਿਰ ਇਹ ਨ ਆਖੀਆਂ ਬਹਾਨੇ ਇਕੱਠੇ ਹੋਏ ਏਕ ਜੋਤ ਦੋਇ ਮੂਰਤੀ ਧਨ ਫਿਰ ਕਹੀਐ ਸੋਏ ਪੌੜੀ ਪੈਵਨ ਭਗਤ ਨ ਹੋਵੀ ਨਾਮ ਨ ਲੱਗਾ ਪਿਆਰ ਸਤਿਗੁਰ ਮਿਲਿਆ ਭਾਉ ਉਪਜੈ ਭੈ ਭਾਏ ਰੰਗ ਸਵਾਰ ਤਨ ਮਨ ਰਤਾ ਰੰਗ ਸਿਓ ਹਉ ਮੈ ਤ੍ਰਿਸ਼ਨਾ ਮਾਰੇ ਮਨ ਤਨ ਨਿਰਮਲ ਅਤਿ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰੀ ਭਾਉ ਭਾਉ ਸਭ ਤੇ ਸਦਾ ਸੋ ਸੱਚ ਵਰਤੈ ਸੰਸਾਰੇ ਸ਼ਲੋਕ ਮਹੱਲਾ ਪਹਿਲਾ ਵਾਹੋ ਖਸਮ ਤੂ ਵਾਹੋ ਜਿਨ ਰਚ ਰਤਨਾ ਹਮ ਕੀਏ ਸਾਗਰ ਲੈ ਸਮੁੰਦ ਸਰਵੇਲ ਵਰਸ ਵਰਾਹੋ ਆਪ ਖੜੋ ਹੈ ਆਪ ਕਰ ਆਪੀ ਨਾ ਆਪਾਹੋ ਗੁਰਮੁਖ ਸੇਵਾ ਥਾਇ ਪਵੈ ਮਨ ਤਤ ਕਮਾਹੋ ਮਸਕਤ ਲਾਹੋ ਮਜੂਰੀਆ ਮੰਗ ਮ ਖਸਮ ਦਰਾਹੋ ਨਾਨਕ ਪੁਰ ਦਰਵੇ ਪ੍ਰਵਾਹ ਤਉ ਦਰਿਉਣਾ ਨਾਇਕੋ ਸੱਚਾ ਵੇ ਪ੍ਰਵਾਹ ਮਹੱਲਾ ਪਹਿਲਾ ਉਜਲ ਮੋਤੀ ਸੋਹਣੇ ਰਤਨਾ ਨਾਲ ਜੁੜਾਨੇ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਔੜੀ ਹਰ ਸਾਲਾ ਹੀ ਸਦਾ ਸਦਾ ਤਨ ਮਨ ਸੋਭ ਸਰੀਰ ਗੁਰ ਸਬਦੀ ਸਜ ਪਾਇਆ ਸੱਚਾ ਗੈਰ ਗੰਭੀਰ ਮਨ ਤਨ ਹਿਰਦੈ ਰਵ ਰਿਆ ਹਰੀ ਹੀਰਾ ਹੀਰੋ ਜਨਮ ਮਰਨ ਕਾ ਦੁਖਿਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਏ ਤੂ ਹਰਿ ਗੁਣੀ ਗਹੀਰ ਸ਼ਲੋਕ ਮਹੱਲਾ ਪਹਿਲਾ ਨਾਨਕ ਜੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪੌਦੀ ਜਾਏ ਪਰਾਲੇ ਪਿਛੈ ਹੱਥ ਨਾ ਅੰਬੜਾ ਤਿਤ ਨਿਵੰਧੈ ਤਾਲੇ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗੰਤ ਨਾ ਆਵਹੀ ਕੀਤੀ ਲਾਹ ਸਹਮ ਜਾ ਬਖਸ਼ੇ ਤਾ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਓਨ ਕਰ ਸੱਚ ਫਰਮਾਨ ਸਦਾ ਨੇਹ ਚਲ ਰਵ ਰਹਾ ਸੋ ਪੁਰਖ ਸੁਜਾਨ ਗੁਰ ਪ੍ਰਸਾਦੀ ਸੇਵਿਐ ਸੱਚ ਸ਼ਬਦ ਨੀਸਾਨ ਪੂਰਾ ਥਾੜ ਬਣਾਇਆ ਰੰਗ ਗੁਰਮਤਿ ਮਾਨ ਅਗਮ ਗੋਚਰ ਅਲਖ ਹੈ ਗੁਰਮੁਖ ਹਰ ਜਾਣ ਸ਼ਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣੇ ਖੋਠੇ ਕਰੇ ਪਰਖੀਆਂ ਸਾਹਿਬ ਕੈ ਦੀਵਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇਕ ਭਾਉ ਲੱਥੀ ਨਾਤਿਆ ਦੋਏ ਭਾ ਚੜੀਐਸ ਹੋਰ ਬਾਹਰ ਧੋਤੀ ਤੂੰਬੜੀ ਅੰਦਰ ਵਿਸ ਨਿਕੋਰ ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਇ ਦਾ ਜਗ ਧੰਦਾ ਲਾਇਆ ਇਕ ਆਪੇ ਹੀ ਆਪ ਲਾਇਆ ਅਨ ਗੁਰ ਤੇ ਸੁਖ ਪਾਇਆ ਦਾਹਦ ਸਿਉ ਮਨ ਤਾਵ ਦਾ ਗੁਰ ਠਾਕ ਰਹਾਇਆ ਨਾਵੈ ਰੋ ਸਭ ਲੋਜ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨਾ ਸਕੀਐ ਜੋ ਹਰ ਲਿਖ ਪਾਇਆ ਸ਼ਲੋਕ ਮਹੱਲਾ ਪਹਿਲਾ ਦੋਏ ਦੀਵੇ 14 ਨਾਲੇ ਜੇਤੇ ਜੀ ਤੇਤੇ ਵਣਜਾਰੇ ਖੁੱਲੇ ਹਟੋ ਆਵਾ ਪਾਰ ਜੋ ਪਹੁੰਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨੀਸਾਨ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਵੱਜੀ ਵਧਾਈ ਸਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲਿਆ ਸੁਪੇਦਾ ਸੇ ਵਨ ਦਿਉ ਬੱਗਾ ਤਪੈ ਘਣਾ ਕਾਲਿਆ ਕਾਲੇ ਵਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬਹਿ ਨਾ ਪਾਵਹਿ ਮਾਨ ਪੌੜੀ ਕਾਇਆ ਕੋਟ ਵਿਚਾਇਆ ਹਰ ਸੱਚਾ ਆਪੇ ਇੱਕ ਦੂਜਾ ਭਾਇ ਖਵਾਇਓ ਨ ਹਉਮੈ ਵਿੱਚ ਵਿਆਪੇ ਇਹੋ ਮਾਨਸ ਜਨਮ ਦੁਲੰਭ ਸਾਹਿਬ ਮਨੁ ਸੰਤਾਪੇ ਜਿਸ ਆਪ 부ਜਾਏ ਸੋ 부ਜਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਓਨ ਸਭ ਵਰਤੈ ਆਪੇ ਸ਼ਲੋਕ ਮਹੱਲਾ ਪਹਿਲਾ ਚੋਰਾ ਜਾਰਾ ਰੰਡਿਆ ਕੁੱਟਣਿਆ ਦੀਵਾਨ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਨ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ ਗੱਦਾ ਚੰਦਨ ਖੋਲੀਐ ਪੀ ਸਾਹੂ ਸਿਉ ਪਾਣੋ ਨਾਰਕ ਕੂੜਾ ਕੱਤਿਆ ਕੂੜਾ ਤਣੀਐ ਤਾਣ ਕੂੜਾ ਕੱਪੜ ਕੱਛੀਆ ਕੂੜਾ ਪਹਿਨਣ ਮਾਰ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘਿਆ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ ਨਾਰਕ ਜਿੰਨੀ ਸੁਣ ਕੇ ਮੰਨਿਆ ਹੋ ਤਿੰਨਾ ਵਿਟੋ ਕੁਰਬਾਨ ਬੌੜੀ ਮਾਇਆ ਮੋਹ ਸਭ ਕੂੜ ਖੈ ਕੂੜੋ ਹੋਏ ਗਿਆ ਹਉ ਮੈਂ ਝਗੜਾ ਪਾਇਓ ਨ ਝਗੜਾ ਜਗ ਮੋਇਆ ਗੁਰਮੁਖ ਝਗੜ ਚੁਕਾਇ ਹੁਣ ਇੱਕੋ ਰਵਿ ਰਹਾ ਸਭ ਆਤਮ ਰਾਮ ਪਛਾਣਿਆ ਭਉਜਲ ਤਰ ਗਿਆ ਜੋਤ ਸੁਮਾਣੀ ਜੋਤ ਵਿੱਚ ਹਰੇ ਨਾਮ ਸਮਾਇਆ ਸ਼ਲੋਕ ਮਹੱਲਾ ਪਹਿਲਾ ਸਤਗੁਰ ਪੀਖਿਆ ਦੇਹ ਮੈਂ ਤੂੰ ਸਮਰੱਥ ਦਾਤਾਰ ਹਉ ਮੈਂ ਗਰਬ ਨਿਵਾਰਿਐ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰ ਜਾਲੀਐ ਨਾਮ ਮਿਲੈ ਆਧਾਰ ਅਹਨ ਸੰਦਾਵਤਨ ਨਿਰਮਲਾ ਮੈਲਾ ਕਬਹੂ ਨਾ ਹੋਏ ਨਾਨਕ ਇਹ ਵਿਦ ਛਿਟਿਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇਕੋ ਕੰਤ ਸਬਾਇਆ ਜਿੱਤੀ ਦਰ ਖੜਿਆ ਨਾਨਕ ਕੰਤੈ ਰਤਿਆ ਪੁੱਛੈ ਬਾਤੜਿਆ ਮਹੱਲਾ ਪਹਿਲਾ ਸਭੇ ਕੰਤੈ ਰਤਿਆ ਮੈਂ ਦੋਹਾਗਣ ਕਿਤ ਮੈਂ ਤਨ ਆਉਗਣ ਏਤੜੇ ਖਸਮ ਨਾ ਫੇਰੇ ਚਿਤ ਮਹੱਲਾ ਪਹਿਲਾ ਹਉ ਬਲਿਹਾਰੀ ਤਿਨ ਕਉ ਸਿਫਤ ਜਨਾ ਦਾ ਬਾਤੀ ਸਭ ਰਾਤੀ ਸੋ ਆਗਣੀ ਇਕ ਮੈਂ ਦੋਹਾਗਣੀ ਰਾਤ ਪੌੜੀ ਦਰ ਮੰਗਤ ਜਾਚੈ ਦਾਨ ਹਰਿ ਦੀਜੈ ਕਿਰਪਾ ਕਰੇ ਗੁਰਮੁਖ ਲਿਓ ਮਿਲਾਏ ਜਨ ਪਾਵੈ ਨਾਮ ਹਾਰੇ ਅਨਹਰ ਸ਼ਬਦ ਵਜਾਏ ਜੋਤੀ ਜੋਤ ਧਾਰੇ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਾਰੇ ਜਗ ਮਹਿ ਵਰਤੈ ਆਪੇ ਹਰ ਸੇ ਤੀ ਪ੍ਰੀਤ ਕਰ ਸ਼ਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਣੇ ਘਰ ਕਾ ਪਾਉਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੋ ਉਲਾਮੇ ਦਿਨਾ ਕੇ ਰਾਤੀ ਮਿਲ ਸਹੰਸ ਸਿਫਤ ਸਲਾਣ ਛੱਡ ਕੇ ਕਰੰਗੀ ਲੱਗਾ ਹੰਸ ਫਿਟ ਵਿਹਾ ਜੀਵਿਆ ਜਿਤ ਖਾਇ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨੁ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਔਰ ਧਾਰਿਆ ਕਰ ਦਰ ਪਾਵੈ ਮਹਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸਵਾਰ ਹੈ ਆਪ ਸਿਰਜਨ ਹਾਰਿਆ ਸ਼ਲੋਕ ਮਹਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਬੇਦ ਪਾਠ ਮਤ ਪਾਪਾ ਖਾਏ ਉਗਵੈ ਸੂਰ ਨ ਜਾਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ ਬੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰਹਿ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰੇ ਮਹੱਲਾ ਪਹਿਲਾ ਸਬਦੈ ਸਾਧਨਾ ਆਇਓ ਨਾਮ ਨ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਇਆ ਕਿਰਤ ਕਮਾਵਣਾ ਕੋਈ ਨ ਮੇਟਣ ਹਾਰ ਪੌੜੀ ਜੇ ਪ੍ਰਭ ਸਾਲਾਹੇ ਆਪਣਾ ਸੋ ਸੋਭਾ ਪਾਏ ਖੌਮੈ ਵਿਥੋ ਦੂਰ ਕਰ ਸੱਚ ਮਨ ਵਸਾਏ ਸਚ ਬਾਣੀ ਗੁਣ ਉਚਰੈ ਸੱਚਾ ਸੂਪਾਏ ਮੇਲ ਭਇਆ ਚਰੀ ਵਿਚੁੰਨਿਆ ਗੁਰਪੁਰਖ ਮਿਲਾਏ ਮਨ ਮੈਲਾ ਏਵ ਸੁਧ ਹੈ ਹਰਿ ਨਾਮ ਧਿਆਏ ਸ਼ਲੋਕ ਮਹੱਲਾ ਪਹਿਲਾ ਕਾਇਆ ਕੂਵਲ ਫੁੱਲ ਗੁਣ ਨਾਨਕ ਗੁਪਸ ਮਾਲ ਇਨੀ ਫੁੱਲੀ ਰੋ ਕਰੇ ਅਵਰ ਕੇ ਚੁਣਿਆ ਹੈ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਸਾਪੁਰੀ ਸੇ ਅਹਨ ਫਿਰਹਿ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਜਨੀ ਅਰਦਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨ ਲਖਨੀ ਸਤਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਇ ਸੀ ਸਭ ਕਰੈ ਵਿੱਚ ਜਤਨੀ ਸ਼ਲੋਕ ਮਹੱਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲਿਆ ਤਿਸੈ ਨ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸ ਕਾ ਕਰੋ ਵਿਚਾਰ ਨਾਨਕ ਸੋ ਸਾਲਾਈਐ ਜੇ ਸਭਸੈ ਦੇ ਆਧਾਰੋ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰ ਆਤਮਾ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰਿ ਨਾਮ ਸਲਾਈਐ ਸਤਿਕਾਰ ਕਮਾਵੈ ਦੂਜੀ ਘਰ ਲੱਗਿਆ ਫਿਰ ਜੋਨੀ ਪਾਵੈ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸਭ ਸਲਾਹੀਐ ਹਰਿ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੈ ਸ਼ਲੋਕ ਮਹੱਲਾ ਦੂਜਾ ਕਿਸੀ ਕੋਈ ਕੋਏ ਮਨ ਨਿਮਾਣੀ ਇਕ ਤੂੰ ਕਿਉ ਨ ਮਰੀਜੈ ਰੋਏ ਜਾ ਲਗ ਚਿਤ ਨ ਆਵਹੀ ਮਹੱਲਾ ਦੂਜਾ ਜਾ ਸੋਤਾ ਸਹਰਾਵਿਓ ਦੁਖ ਵੀ ਸੰਭਾਲਿਓ ਨਾਨਕ ਕਹਿ ਸਿਆਣੀਏ ਇਓ ਕੰਤ ਮਿਲਾਵਾ ਹੋਏ ਪੌੜੀ ਹੋ ਕਿਆ ਸਾਲਾਹੀ ਕਿਰਮਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਇਆਲ ਅਗਮ ਹੈ ਆਪ ਲੈ ਮਿਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਨਾਗਤੀ ਤਿਨ ਲੈ ਹੈ ਛਡਾਈ ਨਾਨਕ ਵੇ ਪ੍ਰਭਾਉ ਹੈ ਤਿਸ ਦਿਲ ਨਾ ਤਮਾਈ ਰਾਗ ਸੁਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾ ਕੀ ਕਬੀਰ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਇ ਕਹਾ ਤੂੰ ਕੀ ਨਾ ਰਾਮ ਕੋ ਨਾਮ ਨਾ ਕਬਹੂ ਲੀਨਾ ਰਾਮ ਨਾ ਜਪੋ ਕਮਨ ਮਤ ਲਾਗੇ ਮਰ ਜੈ ਵੇ ਕਉ ਕਿਆ ਕਰੋ ਅਭਾਗੇ ਰਹਾਓ ਦੁਖ ਸੋ ਕਰ ਕੈ ਕੁਟੰਬ ਜੀਵਾਇਆ ਮਰਤੀ ਬਾਰ ਇੱਕ ਸਰ ਦੁਖ ਪਾਇਆ ਕੰਠ ਗਾਣ ਤਵ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸੰਮਾਰਾ ਸੂਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪੀਓ ਰਹਿਣ ਗਈ ਦਿਨ ਪੀ ਜਾਏ ਭਵਰ ਗਏ ਪਗ ਬੈਠੇ ਆਏ ਰਹਾਓ ਕਾਚਾ ਕਰਵੈ ਰਹਿ ਨਾ ਪਾਣੀ ਹੰਸ ਚਲਿਆ ਕਾ ਆਕਮਲਾਨੀ ਕੁਾਰ ਕੰਨਿਆ ਜੈਸੇ ਕਰਤ ਸੀਗਾਰਾ ਕਿਉ ਰਈਆ ਮਾਨੈ ਬਾਜ ਪਤਾਰਾ ਕਾ ਗੁਡਾਵਤ ਪੁਜਾ ਪਿਰਾਨੀ ਕਹਿ ਕਬੀਰ ਇਹ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇਨਾ ਆਏ ਕਠਿਨ ਦੂਤ ਜਮ ਲੈਨਾ ਕਿਆ ਤੈ ਖਟਿਆ ਕਹਾ ਗਵਾਇਆ ਚਲੋ ਸਤਾ ਦੀਵਾਨ ਬੁਲਾਇਆ ਚਲ ਦਰਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਰਹਾ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਰਵੇਰ ਆਜ ਕੀ ਰਾਤੀ ਕਿਛ ਵੀ ਖਰਚ ਤੁਮਾਰਾ ਸਾਰੋ ਸੁਭਾ ਨਿਵਾਸ ਸਰਾਇ ਗੁਜਾਰੋ ਸਾਧ ਸੰਗ ਜਾ ਕੋ ਹਰ ਰੰਗ ਲਾਗਾ ਤਨ ਤਨ ਸੋ ਜਨ ਪੁਰਖ ਸੁਭਾਗਾ ਈ ਤੂ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਰੀ ਨਰ ਭੂਲੇ ਖਸਮ ਵਿਸਾਰ ਮਾਟੀ ਸੰਗ ਰੂਲੇ ਸੂਹੀ ਕਬੀਰ ਜੀਓ ਲਲਿਤ ਥਾਕੇ ਨੈਣ ਸ਼ਰਵਣ ਸੁਣ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕ ਸਮਾਇਆ ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਤਬ ਲਗ ਪ੍ਰਾਣੀ ਤਿਸੈ ਸਰੇ ਬਹੁ ਜਬ ਲਗ ਘਟ ਮੈਂ ਸਾਸਾ ਜੇ ਘਟ ਜਾਏ ਤਾਂ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਵਸਾਵੈ ਅੰਤਰੇ ਚੂਕਾ ਤਿਸੈ ਪਿਆਸਾ ਹੁਕਮੈ ਬੂਝੈ ਚੌਪੜ ਖੇਲੈ ਮਨ ਜਿਮ ਢਾਲੇ ਪਾਸਾ ਜੋ ਜਨ ਜਾਨ ਭਜੈ ਅਭਿਗਤ ਕੋ ਤਿਨ ਕਾ ਕਛੂ ਨਾ ਨਾਸਾ ਕਹੋ ਕਬੀਰ ਤੇ ਜਨ ਕਭੋ ਨਾ ਹਾਰੈ ਢਾਲ ਜੋ ਜਾਣੈ ਪਾਸਾ ਸੂਹੀ ਲਲਤ ਕਬੀਰ ਜੀਓ ਏਕ ਕੋਟ ਪੰਜ ਸਿਗਦਾਰਾ ਪੰਚੇ ਵਾਗਹਾਲਾ ਜਿਮੀ ਨਾਈ ਮੈਂ ਕਿਸੀ ਕੀ ਹੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੋਕੋ ਨੀਤ ਦਸੈ ਪਟਵਾਰੀ ਉਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿਨ ਹਉ ਲਿਆ ਉਬਾਰੀ ਰਹਾ ਨੌ ਡਾਡੀ ਦਸ ਮੁਨ ਸੁਭਾਵ ਹੈ ਰਈਤ ਬਸਣ ਨ ਦੇਹੀ ਡੋਰੀ ਪੂਰੀ ਮਾਪਹਿ ਨਾਹੀ ਬਹੁ ਵਿਸਤਾਲਾ ਲੇਹੀ 72 ਘਰ ਇੱਕ ਪੁਰਖ ਸਮਾਇਆ ਉਹਨ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫਤਰ ਸੋਧਿਆ ਬਾਕੀ ਰਿਜਵ ਨਾ ਕਾਈ ਸੰਤਾ ਕੋ ਮਤ ਕੋਈ ਨਿੰਦਾ ਹੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਿਵੇਕੋ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀ ਯੋਗੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਹ ਕੀ ਸਾਰ ਸੁਹਾਗਣ ਜਾਣੈ ਤਜ ਵਿਮਾਨ ਸੁਖ ਰਲਿਆ ਮਾਨੈ ਤਨ ਮਨ ਦੇ ਨਾ ਅੰਤਰ ਰਾਖੈ ਅਵਰਾ ਦੇਖ ਨਾ ਸੁਣੈ ਭਾਖੈ ਸੋ ਕਤ ਜਾਣੈ ਪੀਰ ਪਰਾਈ ਜਾ ਕੈ ਅੰਤਰ ਦਰਦ ਨ ਪਾਈ ਰਹਾਉ ਦੁਹੀ ਦੁਹਾਗਨ ਦੋਏ ਪਖ ਹੀਨੀ ਜਿਨ ਨਾ ਨਿਰੰਤਰ ਭਗਤ ਨਾ ਕੀਨੀ ਪੁਰ ਸਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਇਕੇਲਾ ਦੁਖਿਆ ਦਰਦਵੰਦ ਦਰਿਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜੋ ਜਾਣਹੁ ਤਿਉ ਕਰ ਗਤ ਮੇਰੀ ਸੂਈ ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨਾ ਕੂਚੇ ਰਹਾਨ ਥਿਰ ਨਾਹੀ ਸੰਗ ਚਲਤ ਹੈ ਹਮ ਪੀ ਚਲਨਾ ਦੂਰ ਗਮਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗੇ ਆਨਾ ਤੈ ਜੀਵਨ ਜਗ ਸਚ ਕਰ ਜਾਣਾ ਰਹਾਉ ਜਿਨ ਜਿਉ ਦਿਆ ਸੋ ਰਿਜਕ ਕੰਬਰਾਵੈ ਸਭ ਕਟ ਪੀਤਰ ਹਾਰ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸੰਭਾਰ ਸਵੇਰਾ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਾਹ ਸੇ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆ ਬਨ ਖਾਨੇ ਸੂਹੀ ਊਚੇ ਮੰਦਰ ਸਾਲ ਰਸੋਈ ਏ ਘਰੀ ਪੁਨ ਰਹਨ ਨਾ ਹੋਈ ਇਹੋ ਤਨ ਐਸਾ ਜੈਸੇ ਕਾਸ ਕੀ ਟਾਟੀ ਜਲ ਗਇਓ ਕਾਸ ਰਲ ਗਇਓ ਮਾਟੀ ਰਹਾਓ ਪਾਈ ਬੰਧ ਕੁਟੰਬ ਸਹਿਰਾ ਓਏ ਪੀ ਲਾਗੇ ਕਾੜ ਸਵੇਰਾ ਕਰ ਕੀ ਨਾਰ ਉਰਹਿ ਤਨ ਲਾਗੀ ਉਹ ਤੋ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਵੈ ਜਗ ਲੂਟਿਆ ਹਮ ਤਉ ਏਕ ਰਾਮ ਕਹਿ ਛੂਟਿਆ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਬ ਤਬ ਲੋਹੇ ਲੋਹੇ ਹਾਥ ਮਰੋ ਰਉ ਬਾਵਲ ਹੋਈ ਸੋ ਸਹ ਲੋ ਰਉ ਤੈ ਸਹਿ ਮਨ ਮਹਿ ਕੀ ਯਾਰੋਸ ਮੁਝ ਅਵਗਣ ਸਹਨਾਈ ਦੋਸ ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ ਜੋ ਬਨ ਖੋਏ ਪਾਛੈ ਪਛਤਾਨੀ ਰਹਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਖਉ ਬਿਰਹਿ ਜਾਲੀ ਫਿਰਹਿ ਬਿਹੂਨ ਕਤਹਿ ਸੁਖ ਪਾਏ ਜਾ ਹੋਏ ਕਿਰਪਾਲਤਾ ਪ੍ਰਭੂ ਮਿਲਾਏ ਵਿਦਨ ਖੂਹੀ ਮੁੰਦੇ ਕੇਲੀ ਨਾ ਕੋ ਸਾਥੀ ਨਾ ਕੋ ਵੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾ ਫਿਰ ਦੇਖਾ ਤਾ ਮੇਰਾ ਅੱਲੋ ਬੇਲੀ ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੀਣੀ ਉਸ ਉਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸੰਭਾਰ ਸਵੇਰਾ ਸੂਹੀ ਲਲਤ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਵਰ ਜਬ ਉਛਲੈ ਤਬ ਤਰਨ ਦੇਹਲਾ ਹੱਥ ਨਾ ਲਾਇਕ ਸੁੰਬੜੈ ਜਨ ਜਾਸੀ ਢੋਲਾ ਰਹਾਓ ਇਕ ਆਪੀ ਨੈ ਪਤਲੀ ਸਾ ਕੇਰੇ ਬੋਲਾ ਦੁੱਦਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ ਕਹਿ ਫਰੀ ਸਹੇਲੀ ਹੋ ਸੋ ਅਲਾਏ ਸੀ ਹੰਸ ਚਲ ਸੀ ਡੁੰਮਣਾ ਐ ਤਨ ਢੇਰੀ ਸੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਤੂ ਸੁਲਤਾਨ ਕਹਾ ਹਉ ਮੀਆ ਤੇਰੀ ਕੌਣ ਵਡਾਈ ਜੋ ਤੂ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਣ ਨਾ ਜਾਈ ਤੇਰੇ ਗੁਣ ਗਾਵਾ ਦੇਹ 부ਝਾਈ ਜੈਸੇ ਸਚ ਮੈਂ ਰਹੋ ਰਜਾਈ ਰਹਾਉ ਜੋ ਕਿਛ ਹੋਵਾ ਸਭ ਕੇ ਤੁਝ ਤੇ ਤੇਰੀ ਸਭ ਸੁਨਾਈ ਤੇਰਾ ਅੰਤ ਨ ਜਾਣਾ ਮੇਰੇ ਸਾਹਿਬ ਮੈਂ ਅੰਧੜੇ ਕਿਆ ਚਤੁਰਾਈ ਕਿਆ ਹਉ ਕਥੀ ਕਥੇ ਕਥ ਦੇਖਾ ਮੈਂ ਅਕਥ ਨ ਕਥ ਨਾ ਜਾਈ ਜੋ ਤੁਧ ਪਾਵੈ ਸੋਈ ਆਖਾ ਤੇਰ ਤੇਰੀ ਵਡਿਆਈ ਏਤੇ ਕੂਕਰ ਹੋਵੇਗਾ ਨਾ ਭੌਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾ ਕਸਮੈ ਨਾਉ ਨ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਾਟੀ ਤੀਰਥ ਨਾਵਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨਾ ਆਵਾ ਮਨ ਬੇਧਿਆ ਦਇਆ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ अगम अगोचर अलख भारा ਚਿੰਤਾ करो ਹਮਾਰੀ जल थल मैल भरपुर रीणा ਘਟ घट जोत तुम्हारी ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾ ਤੇਰੇ ਤੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਣ ਆਪੇ ਕਰ ਕਰ ਵੇਖੈ ਤਾਣ ਤੂ ਦਾਤਾ ਨਾਮ ਪਰਮਾਨ ਐਸਾ ਨਾਮ ਨਿਰੰਜਨ ਦੇਓ ਹੋ ਜਾ ਜਗ ਤੂੰ ਅਲਖ ਭੇਓ ਰਹਾਓ ਮਾਇਆ ਮੋਹ ਤਰ ਕੱਟੀ ਨਾਰੇ ਪੂੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰੇ ਨਾਮ ਮਿਲੈ ਚਾਨਣ ਅੰਧਿਆਰੇ ਚੱਖ ਛੋਡੀ ਸਾਸਾ ਨਹੀਂ ਕੋਏ ਬਾਪ ਦਸੈ ਵੇ ਜਾਤ ਨਾ ਹੋਏ ਏਕੇ ਕਉ ਨਾਹੀ ਭਉ ਕੋਏ ਕਰਤਾ ਕਰੇ ਕਰਾਵੈ ਸੋਏ ਸ਼ਬਦ ਮੋਏ ਮਨ ਮਨ ਤੇ ਮਾਰਿਆ ਠਾਗ ਰਹੇ ਮਨ ਸਾਚੈ ਧਾਰਿਆ ਅਵਰ ਨ ਸੂਝੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਾਜ ਧਿਆਨੇ ਹਰ ਕੈ ਰੰਗ ਰਤਾ ਮਨ ਮਾਨੇ ਨੂੰ ਭਰਮ ਭੁਲੇ ਬੌਰਾਨੇ ਹਰ ਬਿਨ ਕਿਉ ਰਹੀਐ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੈ ਖਿਨ ਸਤਿਗੁਰ ਬੂਝ 부ਝਾਈ ਰਹਾਉ ਮੇਰਾ ਪ੍ਰਭ ਬਿਸਰੈ ਹੋ ਮਰੋ ਦੁਖਾਲੀ ਸਾਸ ਗਿਰਾਸ ਜਪੋ ਆਪਣੇ ਹਰਿ ਭਾਲੀ ਸਾਧ ਬੈਰਾਗਨ ਹਰਿ ਨਾਮ ਨਿਹਾਲੀ ਆਪ ਜਾਣੇ ਗੁਰਮੁਖ ਹਰਿ ਨਾਲੀ ਅਕਥ ਕਥਾ ਕਹੀਐ ਗੁਰ ਭਾਏ ਪ੍ਰਭ ਅਗਮ ਅਗੋਚਰ ਦੇ ਦਿਖਾਏ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹਉ ਮੈਂ ਮੇਰ ਚਲੈ ਗੁਰ ਸ਼ਬਦ ਸਮਾਏ ਮਨਮੁਖ ਵਿਚੜੈ ਖੋਟੀ ਰਾਸੇ ਗੁਰਮੁਖ ਨਾਮ ਮਿਲੈ ਸਾਬਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰਿ ਨਾਮ ਧਨ ਰਾਸੇ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜੇ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਓ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁਟਕੀ ਫਿਰ ਹਾਥ ਨਾ ਆਵੇ ਅਹਲਾ ਜਨੁ ਗਵਾਇਆ ਦੂਜਾ ਭਾਉ ਨ ਦੇਈ ਲਿਵ ਲਾਗਣੇ ਦਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੁਖ ਨਿਵਾਰੇ ਰਹਾ ਤੂੰ ਦਇਆਲ ਦਇਆਪਦ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਧ ਸਭ ਤੁਜ ਤੇ ਹੋਏ ਐਸਾ ਆਖ ਵਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨਮੁਖ ਬੰਧ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ ਤਿਨ ਕੀ ਗਾਣ ਗਤ ਕਹੀ ਨਾ ਜਾਈ ਸੱਚਾ ਆਪ ਸਵਾਰੇ ਭਰਮ ਭੁਲਾਣੇ ਸੇ ਮਨੋ ਕਈ ਹੈ ਨਾ ਉਰਵਾਰ ਨਾ ਪਾਰੇ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸਬਦ ਸੰਭਾਲੇ ਹਰ ਜਨ ਮਾਇਆ ਮਾਹੇ ਮਿਸਤਾਰੇ ਨਾਨਕ ਭਾਗ ਹੋਵੇ ਜਿਸ ਮਸਤੇ ਕਾਲਹਿ ਮਾਰ ਬਿਦਾਰੇ ਬਿਲਾਵਲ ਮਹੱਲਾ ਤੀਜਾ ਅਤੁਲ ਕਿਉ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸ ਤੇ ਦੂਜਾ ਨਾਹੀ ਕੋਏ ਤਿਸ ਦੀ ਕੀਮਤ ਕਿਕੂ ਹੋਏ ਗੁਰ ਪ੍ਰਸਾਦ ਵਸੈ ਮਨ ਆਏ ਤਾ ਕੋ ਜਾਣੈ ਦੂਜਾ ਜਾਏ ਰਹਾਉ ਆਪ ਸਰਾਵ ਕਿਸਵੱਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੈ ਕੋ ਸੋਏ ਮਾਇਆ ਕਾ ਰੂਪ ਸਭ ਤਿਸ ਤੇ ਹੋਏ ਜਿਸ ਨੂੰ ਮੇਲੇ ਸੋ ਨਿਰਮਲ ਹੋਏ ਜਿਸ ਨੂੰ ਲਾਇ ਲਗੈ ਤਿਸ ਆਏ ਸਭ ਸੱਚ ਦਿਖਾਲੇ ਤਾ ਸੱਚ ਸਮਾਏ ਆਪੇ ਲਿਵ ਧਾਤ ਖੈ ਆਪੇ ਆਪ 부ਝਾਏ ਆਪੇ ਜਾਪੇ ਆਪੇ ਸਤਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਰਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹਿ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਏਕ ਸਮਾਨਾ ਸਤਿਗੁਰ ਪਰਚੈ ਹਰਿ ਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਪਾਏ ਆਣ ਦਿਨ ਲਾਗੈ ਸਾਜ ਧਿਆਨ ਨਾ ਰਹਾਓ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਵਖਿਆਨਾ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਜੋ ਆਪ ਚਲਾਏ ਤਿਵੈ ਕੋਈ ਚਾਲੈ ਜੋ ਹਰਿ ਭਾਵੈ ਭਗਵਾਨਾ ਕਹਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕਾਮਾ ਇਕ ਨਾ ਘਰ ਮਹਿ ਦੇ ਵਡਿਆਈ ਇਕ ਪਰਮ ਭਵੈ ਹੈ ਅਭਿਮਾਨਾ ਬਿਲਾਵਲ ਮਹੱਲਾ ਤੀਜਾ ਪੂਰਾ ਥਾਟ ਬਨਾਇਆ ਪੂਰੈ ਵੇਖੋ ਏਕ ਸਮਾਨਾ ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਸਤਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਗੁਰ ਮਾਇ ਸਮਾਨਾ ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ ਰਹਾਉ ਚਹੁ ਜੁਗਾ ਕਾ ਹੁਣ ਨਵੇੜਾ ਨਰ ਮਨੁਖਾ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਨਾ ਜੁਗਾ ਕਾ ਧਰਮ ਹੈ ਕਰ ਮਹਿ ਕੀਰਤ ਹਰਿ ਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋ ਦੇਖੋ ਵੇਦ ਪੁਰਾਨਾ ਗੁਰਮੁਖ ਜਿਨੀ ਧਿਆਇਆ ਹਰਿ ਹਰਿ ਜਗ ਤੇ ਪੂਰੇ ਪਰਵਾਨਾ ਕਹਤ ਨਾਨਕ ਸੱਚੇ ਸੋ ਪ੍ਰੀਤ ਲਾਏ ਚੂਕੈ ਮਨ ਅਭਿਮਾਨਾ ਕਹਤ ਸੁਣਤ ਸਬੇ ਸੁਖ ਪਾਵਹਿ ਮਾਨਤ ਪਾਏ ਨਿਧਾਨਾ ਬਿਲਾਲ ਮਹੱਲਾ ਤੀਜਾ ਗੁਰੂ ਪ੍ਰੀਤ ਜਿਸਨੂੰ ਆਪੇ ਲਾਏ ਤਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵਹਿ ਆਏ ਮਿਲ ਪ੍ਰੀਤੁ ਸਦਾ ਸੁ ਪਾਏ ਹਉ ਤਿਨ ਬਲਿਹਾਰੈ ਜਿਨ ਹਰਿ ਮਨ ਵਸਾਏ ਹਰ ਜਨ ਕਉ ਮਿਲਿਆ ਸੁ ਪਾਈਐ ਹਰਿ ਗੁਣ ਗਾਵੈ ਸਾਹਿ ਸੁਭਾਏ ਰਹਾਉ ਸਦਾ ਰੰਗਿ ਰਾਤੇ ਤੇਰਾ ਚਾਏ ਹਰ ਜਿਉ ਆਵਸੈ ਮਨ ਆਏ ਆਪੇ ਸੋਭਾ ਸਦੀ ਪਾਏ ਗੁਰਮੁਖ ਮੇਲਾ ਮੇਲ ਮਿਲਾਏ ਗੁਰੂ ਖਰਾਤੇ ਸਬਦ ਰੰਗਾਏ ਨਿਜ ਕਰ ਵਾਸਾ ਹਰ ਗੁਣ ਗਾਏ ਰੰਗ ਚੰਡੂਲਾ ਹਰ ਰਸ ਭਾਏ ਇਹੋ ਰੰਗ ਕਦੇ ਨਾ ਉਤਰੈ ਸਾਚੀ ਸਮਾਏ ਅੰਤਰ ਸ਼ਬਦ ਮਿਟਿਆ ਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਤਿਨ ਬਹੁ ਨਾ ਫੇਰਾ ਨਾਰਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ ਬਿਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹਉਮੈ ਮਾਇਆ ਸਭ ਜਲਾਈ ਦਰ ਸਾਚੈ ਗੁਰ ਤੇ ਸੋਭਾ ਪਾਈ ਜਗਦੀਸ਼ ਸੇਵਾ ਮੈਂ ਅਵਰ ਨਾ ਕਾਜਾ ਆਨੰਦ ਅਨੰਦ ਹੋਵੇ ਮਨ ਮੇਰਾ ਗੁਰਮੁਖ ਮਾਗੋ ਤੇਰਾ ਨਾਮ ਨਿਵਾਜਾ ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ 부ਝਾਈ ਜੀਵਨ ਮਰਨ ਕੋ ਸਮ ਸਰਵੇਖੈ ਬਹੁੜ ਨਾ ਮਰੈ ਨਾ ਜਮ ਪੇਖੈ ਕਾਰੀ ਹੀ ਮੈਂ ਸਭ ਕੋਟ ਨਿਧਾਨ ਸਤਿਗੁਰ ਦਿਖਾਏ ਗਿਆ ਅਭਿਮਾਨ ਸਾਧ ਹੀ ਲਾਗਾ ਸਾਜ ਧਿਆਨ ਅਨ ਦਿਨ ਗਾਵੇ ਏਕੋ ਨਾਮ ਇਸ ਜੁਗ ਮਹਿ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਤੇ ਆਈ ਜਹ ਦੇਖਾ ਤਹਰ ਆਸਮਾਈ ਸਦਾ ਸੁਖ ਦਾਤਾ ਕੀਮਤ ਨਹੀਂ ਪਾਈ ਪੂਰਾ ਭਾਗ ਗੁਰ ਪੂਰਾ ਪਾਇਆ ਅੰਤਰ ਨਾਮ ਨਿਧਾਨ ਦਿਖਾਇਆ ਗੁਰ ਕਾ ਸ਼ਬਦ ਅਤਿ ਮੀਠਾ ਲਾਇਆ ਨਾਨਕ ਤ੍ਰਿਸ਼ਨ 부ਜੀ ਮਨ ਤਨ ਸੁਖ ਪਾਇਆ ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰਜਾਮੀ ਜੋ ਪ੍ਰੇਰੇ ਤਿਉ ਕਰਨਾ ਜੋ ਨਟੂਆ ਤੰਤ ਵਜਾਏ ਤੰਤੀ ਤਿਉ ਵਾਜਹ ਜੰਤ ਜਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰਿ ਹਿਰਦੈ ਹਰ ਬਸਨਾ ਰਹਾਉ ਮਾਇਆ ਗ੍ਰਸਤ ਭ੍ਰਮਤੈ ਪ੍ਰਾਨੀ ਰਖ ਲਿਓ ਜਨ ਆਪਣਾ ਜੋ ਪ੍ਰਹਿਲਾਦ ਹਰਨਾਖਸ ਗ੍ਰਸਿਓ ਹਰਿ ਰਾਖਿਓ ਹਰਿ ਸਰਨਾ ਕੌਣ ਕੌਣ ਕੀ ਗਤਨਤ ਹੈ ਹਰ ਕੀਏ ਪਤਿਤ ਪਵੰਨਾ ਉਹ ਢੋਵੈ ਢੋਰ ਹਾਥ ਚਮ ਚਮਰੇ ਹਰ ਉਧਰਿਓ ਪਰਿਓ ਸਰਨਾ ਪ੍ਰਭ ਦੀਨ ਦਇਆਲ ਭਗਤ ਭਵ ਤਾਰਨ ਹਮ ਪਾਪੀ ਰਾਖ ਪਪਨਾ ਹਰਿ ਦਾਸਨ ਦਾਸ ਦਾਸ ਸਮ ਆਹੋ ਜਨ ਨਾਨਕ ਦਾਸ ਦਾਸਨਾ ਬਿਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਅਗਿਆਨ ਮਤੀ ਸਰਨਾਗਤ ਪੁਰਖ ਅਜਨਮਾ ਕਰ ਕਿਰਪਾ ਰਖ ਲੈ ਬਹੁ ਮੇਰੇ ਠਾਕੁਰ ਹਮ ਪਾਥਰਹੀਨ ਅਕਰਮਾ ਮੇਰੇ ਮਨ ਪਦ ਰਾਮ ਨਾਮੈ ਰਾਮਾ ਗੁਰਮਤਿ ਹਰਿ ਰਸ ਪਾਈਐ ਹੋਵਰ ਤਿਆਗਹੁ ਨੇਫਲ ਕਾਮਾ ਰਹਾਉ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਜ ਬਿਨ ਅਵਰ ਨ ਕੋਈ ਮੇਰੇ ਠਾਕੁਰ ਹਰ ਜਪਿਐ ਵੱਡੇ ਕਰਮਾ ਨਾਮਹੀਨ ਤ੍ਰਿਗ ਜੀਵਤੇ ਤਿਨ ਵੱਡ ਦੁਖ ਸਹਮਾ ਓਏ ਫੇਰ ਫੇਰ ਜੂਨ ਪਵਾਈਐ ਮੰਦ ਭਾਗੀ ਮੂੜ ਕਰਮਾ ਹਰ ਜਨ ਨਾਮ ਆਧਾਰ ਹੈ ਤੁਰ ਪੂਰਬ ਲਿਖੇ ਵੱਡ ਕਰਮਾ ਗੁਰ ਸਤਗੁਰ ਨਾਮ ਦ੍ਰਿੜਾਇਆ ਜਨ ਨਾਨਕ ਸਫਲ ਜਨਮਾ ਬਿਲਾਵਲ ਮਹੱਲਾ ਚੌਥਾ ਹਮਰਾ ਚਿਤ ਲੁਬਤ ਮੋਹਿ ਵਿਖਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨਾ ਸਕਾ ਪ੍ਰਭ ਹਮ ਕਿਉ ਕਰ ਮੁਗਦ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਨ ਉਪਰ ਕਿਰਪਾ ਪ੍ਰਭ ਧਾਰੀ ਮਿਲ ਸਤਗੁਰ ਪਾਰ ਭਰਾ ਰਹਾਓ ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰ ਦਿਓ ਮਤੀ ਜਸ ਕਰਾ ਤੁਮਰੈ ਸੰਗ ਲੱਗੇ ਸੇ ਉਦਰੇ ਜੋ ਸੰਗ ਕਾਸ਼ਟ ਲੋਹ ਤਰਾ ਸਾਖਤ ਨਰ ਹੋਛੀ ਮਦ ਮਧਿਮ ਜਿਨ ਹਰਿ ਹਰ ਸੇਵ ਨ ਕਰਾ ਤੇ ਨਰ ਭਾਗਹੀਨ ਚਾਰੀ ਹੋਏ ਜਨਮ ਮੁਏ ਫਿਰ ਮਰਾ ਜਿਨ ਕੋ ਤੁਮ ਹਰ ਮੇਲੋ ਸੁਆਮੀ ਤੇ ਨਾਏ ਸੰਤੋ ਗੁਰ ਸਰਾ ਦੁਰਮਦ ਮਹਿਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲ ਮਹੱਲਾ ਚੌਥਾ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰਿ ਹਰ ਕਥਾ ਕਰਹੁ ਹਰਿ ਹਰ ਨਾਮ ਬੋਇ ਥੈ ਕਲ ਜੁਗੇ ਖੇਵਟ ਗੁਰ ਸਬਦ ਤਰਹੁ ਮੇਰੇ ਮਨ ਹਰਿ ਗੁਣ ਹਰ ਉਚਰਹੁ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰਹੁ ਰਹਾਉ ਕਾਇਆ ਨਗਰ ਮੈਂ RAM ਰਸ ਉਤਮ ਕਿਉ ਪਾਈਐ ਉਪਦੇਸ਼ ਜਨ ਕਰਾਓ ਸਤਗੁਰ ਸੇਵ ਸਫਲ ਹਰ ਦਰਸ਼ਨ ਮਿਲੇ ਅੰਮ੍ਰਿਤ ਹਰ ਰਸ ਹੋ ਹਰਿ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਝਾਕ ਦਿਖਾਓ ਗੁਰਮਤਿ ਹਰ ਰਸ ਮੀਠਾ ਲਾਗਾ ਤਿਨ ਬਿਸਰੇ ਸਭ ਬਿਖ ਰਸਹੁ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵਾ ਸੰਤ ਜਨੋ ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜਹੁ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਨੀ ਗੁਰ ਸਤਗੁਰ ਪਾਰ ਬ੍ਰਹਮ ਕਰਿ ਪੂਜਹੁ ਨਿਤ ਸੇਵਹੁ ਦਿਨ ਸਭ ਰਹਿਨੀ ਹਰਿ ਜਨ ਦੇਖਹੁ ਸਤਗੁਰ ਨੈਣੀ ਜੋ ਇੱਛਾ ਸੋਈ ਫਲ ਪਾਵੋ ਹਰਿ ਬੋਲੋ ਗੁਰਮਤਿ ਬੈਨੀ ਰਹਾਓ ਅਨਕੋ ਭਾਵ ਛਿਤ ਵਿਹੈ ਬਹੁ ਤੇਰੇ ਸਾ ਹੋਵੇ ਜੇ ਬਾਤ ਹੋਵੇ ਨੀ ਆਪਣਾ ਭਲਾ ਸਭ ਕੋਈ ਬਾਛੈ ਸੋ ਕਰੇ ਜੇ ਮੇਰਾ ਚਿਤ ਨਾ ਚਿਤੈ ਨੀ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈ ਨੀ ਆਨ ਦਿਨ ਹਰਿ ਹਰਿ ਨਾਮ ਤੇ ਆਵੋ ਗੁਰ ਸਤਿਗੁਰ ਕੀ ਮਤ ਲੈ ਨੀ ਮਤ ਸੁਮਤਿ ਤੇਰਾ ਵਾਸੇ ਸੁਆਮੀ ਹਮ ਜੰਤ ਤੂ ਪੁਰਖ ਜੰਤੈ ਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਵੈ ਬੁਲੈ ਨੀ ਬਿਲਾਵਲ ਮਹੱਲਾ ਚੌਥਾ ਅਨੰਦ ਮੂਲ ਧਿਆਇਓ ਪੁਰਖੋਤਮ ਅਨੰਦਨ ਅਰਦ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੂਕੇ ਜਮ ਕੇ ਛੰਦੇ ਜਪ ਮਨ ਹਰਿ ਹਰਿ ਨਾਮ ਗੋਬਿੰਦੇ ਵਡ ਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾ ਸਾਖਤ ਮੂੜ ਮਾਇਆ ਕੇ ਬਧਿਕ ਵਿੱਚ ਮਾਇਆ ਫਿਰੈ ਫਿਰੰਦੇ ਤ੍ਰਿਸ਼ਨਾ ਜਪਤ ਕਿਰਤ ਕੇ ਬਾਦੇ ਜੋ ਤੇਲੀ ਬਲਦ ਭਵੰਦੇ ਗੁਰਮੁਖ ਸੇਵ ਲਗੇ ਉਦਰੇ ਵਡ ਭਾਗੀ ਸੇਵ ਕਰਨ ਦੇ ਜਿਨ ਹਰਿ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪੇ ਗੋਬਿੰਦੇ ਜਨ ਨਾਨਕ ਆਪੇ ਆਪ ਸਭ ਵਰਤੈ ਜੋ ਰਾਖੈ ਤਿਵੈ ਰਹੰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਕਰ ਤੇਰਵਾ ਬੋਲੋ ਭਈਆ RAM ਨਾਮ ਪਤਿਤ ਪਾਵਨੋ ਹਰ ਸੰਤ ਭਗਤ ਤਾਰਨੋ ਹਰਿ ਭਰਪੂਰੇ ਰਹਾ ਜਲ ਥਲੇ RAM ਨਾਮ ਨਿਤ ਗਾਈਐ ਹਰਿ ਦੂਖ ਵਿਸਾਰਨੋ ਰਾਵ ਹਰ ਕੀਆ ਹੈ ਸਫਲ ਜਨਮ ਹਮਾਰਾ ਹਰਿ ਜਪਿਆ ਹਰ ਦੂਖ ਵਿਸਾਰਨ ਹਾਰਾ ਗੁਰ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਨੋ ਮਨ RAM ਨਾਮ ਕਰ ਆਸਾ ਭਾਉ ਦੂਜਾ ਬਿਨਸ ਵਿਨਾਸਾ ਵਿਚ ਆਸਾ ਹੋਏ ਨਿਰਾਸੀ ਸੋ ਜਨ ਮਿਲਿਆ ਹਰਿ ਪਾਸੀ ਕੋਈ RAM ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਗ ਲਾਵਨੋ ਰਾਗ ਬਿਲਾਵਲ ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਨਦਰੀ ਆਵੇ ਤਿਸ ਸਿਉ ਮੋਹ ਕਿਉ ਮਿਲਿਆ ਪ੍ਰਭ ਵਿਨਾਸੀ ਤੋਹੇ ਕਰ ਕਿਰਪਾ ਮੋਹਿ ਮਾਰਗ ਪਾਵਹੁ ਸਾਧ ਸੰਗਤ ਕੈ ਅੰਚਲ ਲਾਵਹੁ ਕਿਉ ਤਰੀਐ ਵਿਖਿਆ ਸੰਸਾਰ ਸਤਿਗੁਰ ਬੋਇਥ ਪਾਵੈ ਪਾਰੇ ਰਹਾਓ ਪਵਨ ਝੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰਸੀਏ ਹਰਖ ਸੋਗ ਦੇ ਰਹੈ ਨਿਰਾਰਾ ਸ੍ਰੀ ਉਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭੋਏ ਅੰਗਾ ਹਉ ਮੈਂ ਪਚੇ ਦੀਪਕ ਦੇ ਪਤੰਗਾ ਸਗਲ ਸੀਗਾਰ ਕਰੇ ਨਹੀਂ ਪਾਵੇ ਜਾਂ ਹੋਈ ਕਿਰਪਾਲਤਾ ਗੁਰੂ ਮਿਲਾਵੇ ਹਉ ਫਿਰੋ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੂਲ ਹੀਰਾ ਮਿਲੈ ਨਾ ਉਪਾਇਆ ਹਰਿਕਾ ਕਾ ਮੰਦਰ ਤਿਸ ਮਹਿ ਲਾਲ ਗੁਰ ਖੋਲਿਆ ਪਰਦਾ ਦੇਖ ਭਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜੋ ਗੂੰਗਾ ਮਨ ਮਹਿ ਬਿਸਮਾਦ ਆਨੰਦ ਰੂਪ ਸਭ ਨਜ਼ਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਵਿਘਨ ਨਾ ਲਾਗੈ ਜਪ ਅਲਖ ਭੇਵ ਤਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰਿ ਨਾਮ ਧਿਆਏ ਰਹਾ ਸਭਨੀ ਥਾਈ ਰਵਿਆ ਆਪੇ ਆਦਿ ਗਾਤ ਜਾ ਕਾ ਵਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈ ਊਠੇ ਸਭ ਸੁਖ ਪਾਏ ਸਤਿਗੁਰ ਤੂਠੇ ਪਾਰ ਬ੍ਰਹਮ ਪ੍ਰਭੈ ਰਖਵਾਲੇ ਜਿੱਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤਿਪਾਲੇ ਬਿਲਾਵਲ ਮਹੱਲਾ ਪੰਜਵਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸੋ ਮਨ ਆਏ ਮੋਹਿ ਨਿਰਗੁਣ ਲੀਜੈ ਲੜ ਲਾਇ ਰਹਾਉ ਪ੍ਰਭ ਚਿਤ ਆਵੇ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਛਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੁਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਕਰ ਸਦਾ ਆਨੰਦ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਜਾਣੜੀਏ ਕੈ ਘਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣ ਪਾ ਬਿਰਥਿਆ ਪਿਆਰੇ ਰਾਖਨ ਕਉ ਤੁਮ ਏਕ ਰਹਾਉ ਸਤਿਗੁਰ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਇਆਲਾ ਸਫਲ ਮੂਰਤ ਗੁਰ ਦੇਵ ਸੁਆਮੀ ਸਰਬ ਕਲਾ ਭਰ ਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇ ਸਰਬ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਇ ਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰਿ ਨਾਮ ਆਰਾਧਾ ਨਾਮ ਵਖਾਣ ਹੈ ਹਰਿ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮਾਗੈ ਪੂਰਾ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਵਡ ਪਾਗੀ ਸੇ ਕਾਢਿਐ ਪਿਆਰੇ ਸੰਤ ਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਅਰਾਧਿਐ ਨਿਰਮਲ ਮਨੈ ਹੋਵੈ ਪ੍ਰਗਾਸੋ ਜਨਮ ਮਰਨ ਦੋ ਕਾਟਿਐ ਪਿਆਰੇ ਚੂਕੈ ਜਾਉ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚਿਆ ਆਪਾਰ ਬੇਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵ ਤੇ ਉਧਰੈ ਸੁਣ ਤੇ ਉਧਰੈ ਬਿਨ ਸਹਿ ਪਾਪ ਕਨੇਰੇ ਪਸ਼ੂ ਪ੍ਰੇਤ ਮੂਤ ਕੋ ਤਾਰੇ ਪਾਹਨ ਭਾਰ ਉਤਾਰੈ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੈ ਬਿਲਾਵਲ ਮਹੱਲਾ ਪੰਜਵਾ ਵਿਖੈ ਬਨ ਫੀਕਾ ਧਿਆਗਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਚਾਕੇ ਮੁੜਗੀ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਾਤ ਨਾ ਸਕਤੀ ਕਾਈ ਸਾਦਾ ਦਾਸੀ ਥੀਓ ਨਾਨਕ ਸੇ ਦਰ ਸੋਭਾਵੰਤੇ ਜੋ ਪ੍ਰਭ ਆਪਣਾ ਕੀਓ ਹਰ ਚੰਦੌਰੀ ਚਿਤ ਭ੍ਰਮ ਸਖੀਏ ਮ੍ਰਿਗ ਤ੍ਰਿਸ਼ਨਾ ਦ੍ਰੁਮ ਛਾਇਆ ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਾਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੂਖ ਨਾ ਪਾਇਆ ਧਨ ਧਨ ਹਰ ਸਾਧ ਜਨ ਸਕੀਏ ਨਾਨਕ ਜਿਨੀ ਨਾਮ ਤੇ ਆਇਆ ਜਾਏ ਬਸੋ ਵਡ ਭਾਗਣੀ ਸਖੀਏ ਸੰਤਾ ਸੰਗ ਸਮਾਈਐ ਤਾ ਦੂਖ ਨ ਭੂਖ ਨ ਰੋਗ ਵਿਆਪੈ ਚਰਨ ਕਮਲ ਲਿਵ ਲਾਈਐ ਤਾ ਜਨਮ ਨ ਮਰਨ ਨਾ ਆਵਣ ਜਾਣਾ ਨੇਚਲ ਸਰਣੀ ਪਾਈਐ ਪ੍ਰੇਮ ਵਿਛੋ ਨ ਮੋਹ ਵਿਆਪੈ ਨਾਨਕ ਹਰਿ ਏਕ ਧਿਆਈਐ ਦ੍ਰਿਸ਼ ਧਾਰਮਨ ਬੇਧਿਆ ਪਿਆਰੇ ਰਤਨੇ ਸਾਜ ਸੁਭਾਏ ਸੇ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸੇਲੀ RAM ਰੰਗ ਰਾਤੀ ਮਨ ਤਨ ਇਛ ਪੁਜਾਏ ਨਾਨਕ ਅਚਰਜ ਅਚਰਜ ਸਿਓ ਮਿਲਿਆ ਕਹਣਾ ਕਛੂ ਨਾ ਜਾਏ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਏਕ ਰੂਪ ਸਗਲੋ ਪਾਸਾਰਾ ਆਪੇ ਬਨਜ ਆਪ ਵਿਵਹਾਰਾ ਐਸੋ ਗਿਆਨ ਬਿਰਲੋਈ ਪਾਏ ਜਤ ਜਤ ਜਾਈਐ ਤਤ ਦ੍ਰਿਸ਼ਟਾਏ ਰਹਾਉ ਅਨਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪ ਹੀ ਤਰੰਗਾ ਆਪ ਹੀ ਮੰਦਰ ਆਪ ਹੈ ਸੇਵਾ ਆਪ ਹੀ ਪੂਜਾਰੀ ਆਪ ਹੀ ਦੇਵਾ ਆਪੈ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹੱਲਾ ਪੰਜਵਾ ਆਪ ਆਮਨੇ ਆਪ ਸਧਰਨਾ ਆਪ ਕਰਾਵਣ ਦੋਸ ਨਾ ਲੈਣਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਭਉ ਆਪ ਹੀ ਜਰਨਾ ਰਹਾ ਆਪ ਹੀ ਮਸਤ ਆਪ ਹੀ ਬੁਲਨਾ ਆਪ ਹੀ ਅਛਲ ਨਾ ਜਾਈ ਛਲਨਾ ਆਪ ਹੀ ਗੁਪਤ ਆਪ ਪ੍ਰਗਟਨਾ ਆਪ ਹੀ ਘਟ ਘੜ ਆਪ ਅਲਿਪਨਾ ਆਪੇ ਅਵਿਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਤਨਾ ਬਿਲਾਵਲ ਮਹੱਲਾ ਪੰਜਵਾ ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰਵੜ ਭਾਗੀ ਪਾਇਆ ਸਿਮਰ ਮਨਾ RAM ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾੜ ਮੂਤ ਗੁਰ ਕੀਨਾ ਦੁਖ ਸੋ ਕਰ ਜਨਮ ਪਨਮੂਆ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੂੜਤ ਸੰਸਾਰਾ ਨਾਨਕ ਬਹਾ ਪਕਰ ਸਤਗੁਰ ਨਿਸਤਾਰਾ ਬਿਲਾਵਲ ਮਹੱਲਾ ਪੰਜਵਾ ਤਨ ਮਨ ਧਨ ਅਰਪਉ ਸਭੇ ਆਪਣਾ ਕਵਨ ਸੋ ਮਤ ਜਿਤ ਹਰਿ ਹਰਿ ਜਪਨਾ ਕਰਿ ਆਸਾ ਆਇਓ ਪ੍ਰਮਾਗਨੇ ਤੁਮ ਪੇਖਤ ਸੋਭਾ ਮੇਰਾ ਆਗਨੇ ਰਹਾਉ ਅਨਕ ਜੂਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੈ ਉਧਾਰੋ ਮਤ ਬੁੱਧ ਸੁਰਤ ਨਾਹੀ ਚਤੁਰਾਈ ਤਾ ਮਿਲਿਐ ਲਏ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਧ ਸਾਥ ਨਾ ਮਾਇਆ ਸਾਧ ਸੰਗ ਸਭ ਦੂਖ ਮਿਟਾਇਆ ਰਵ ਰਹਾ ਪ੍ਰਭ ਸਭ ਹੈ ਆਪੇ ਹਰ ਜਬ ਰਸਨਾ ਦੁਖ ਨਾ ਵਿਆਪੇ ਰਹਾਉ ਤਿਖਾ ਭੂਖ ਬਹੁ ਤਪਤ ਵਿਆਪਿਆ ਸੀਤਲ ਭਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਾਨ ਨਾ ਹਰਿ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਿਲਾਵ ਮਹੱਲਾ ਪੰਜਵਾ ਗੁਰ ਪੂਰਾ ਵਡਭਾਗੀ ਪਾਈਐ ਮਿਲ ਸਾਧੂ ਹਰਿ ਨਾਮ ਆਈਐ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲਵੇ ਕਾਟੈ ਭਜ ਗੁਰ ਕੇ ਚਰਨਾ ਰਹਾ ਔਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਇ ਉਧਾਰ ਸਿਮਰਤਿ ਸਾਸ ਭੇਦ ਵਿਚਾਰੇ ਜਪਿਐ ਨਾਮ ਜਿਤ ਪਾਰੇ ਉਤਾਰੇ ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੈ ਨਿਸਤਰੀਐ ਬਿਰਾਵ ਮਹੱਲਾ ਪੰਜਵਾ ਗੁਰ ਕਾ ਸ਼ਬਦ ਹਿਰਦੇ ਮੈਂ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀ ਨਾ ਅੰਧ ਕੂਪ ਤੇ ਕਰ ਗਹਿ ਲੀਨਾ ਜੈ ਜੈਕਾਰ ਜਗਤ ਪ੍ਰਗਟੀ ਨਾ ਨੀਚਾ ਤੇ ਊਚ ਊਨ ਪੂਰੀ ਨਾ ਅੰਮ੍ਰਿਤ ਨਾਮ ਮਹਾਰਸ ਲੀਨਾ ਮਨ ਤਨ ਨਿਰਮਲ ਪਾਪ ਜਲ ਖੀਨਾ ਕਹੋ ਨਾਨਕ ਪ੍ਰਭ ਭੈ ਪਰਸੀਨਾ ਬਿਲਾਵ ਮਹੱਲਾ ਪੰਜਵਾ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਉ ਲਾਈਐ ਚੀਤਾ ਹਉ ਬਲਿਹਾਰੀ ਜੋ ਪ੍ਰਭੂ ਤੇ ਆਵਤ ਜਲਨ 부ਝੈ ਹਰਿ ਹਰ ਗੁਣ ਗਾਵਤ ਰਹਾਉ ਸਫਲ ਜਨਮ ਹੋਵਤ ਵਡ ਪਾਗੀ ਸਾਧ ਸੰਗ ਰਾਮ ਬਹਿ ਲਾਗੀ ਮਤ ਪਤ ਧਨ ਸੁਖ ਸਾਜ ਅਨੰਦਾ ਇਕ ਨਿਮਖ ਨ ਵਿਸਰੋ ਪਰਮਾਨੰਦਾ ਹਰਿ ਦਰਸ਼ਨ ਕੀ ਮਨ ਪਿਆਸ ਕਨੇਰੀ ਭੰਤ ਨਾਨਕ ਸਰਣ ਪ੍ਰਭ ਤੇਰੀ ਬਿਲਾਵਲ ਮਹੱਲਾ ਪੰਜਵਾ ਮੋਹੇ ਨਿਰਗੁਣ ਸਭ ਗੁਣਾ ਬਿਹੂਨਾ ਦਇਆ ਧਾਰ ਆਪਣਾ ਕਰ ਰੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮਹਿ ਆਇਆ ਰਹਾਉ ਭਗਤ ਵਿਛਲ ਭੈ ਕਾਟਣ ਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ ਪਤਿਤ ਪਾਵਨ ਪ੍ਰਭ ਬਿਰਧ ਬੇਦ ਲੇਖਿਆ ਪਾਰ ਬ੍ਰਹਮ ਸੋ ਨੈਣ ਉਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੂਖ ਪਲਾਇਣ ਬਿਲਾਵਲ ਮਹੱਲਾ ਪੰਜਵਾ ਕਵਣ ਜਾਣੈ ਪ੍ਰਭ ਤੁਮਰੀ ਸੇਵਾ ਪ੍ਰਭ ਵਿਨਾਸੀ ਅਲਖ ਭੇਵਾ ਗੁਣ ਬੇਅੰਤ ਪ੍ਰਭ ਗੈਰ ਗੰਭੀਰੇ ਊਜ ਮਾਲ ਸੁਆਮੀ ਪ੍ਰਭ ਮੇਰੇ ਤੂੰ ਅਪਰੰਪਰ ਠਾਕੁਰ ਮੇਰੇ ਰਹਾਉ ਏਕ ਸੁਬਿਨ ਨਾਹੀ ਕੋ ਦੂਜਾ ਤੁਮ ਹੀ ਜਾਣਹੁ ਆਪਣੀ ਪੂਜਾ ਆਪਹੁ ਕਛੂ ਨਾ ਹੋਵਤ ਭਾਈ ਜਿਸ ਪ੍ਰਭ ਦੇਵੈ ਸੋ ਨਾਮ ਪਾਈ ਕਹੋ ਨਾਨਕ ਜੋ ਜਨ ਪ੍ਰਭ ਭਾਇਆ ਗੁਣ ਨਿਧਾਨ ਪ੍ਰਭ ਤਿਨ ਹੀ ਪਾਇਆ ਬਿਲਾਵਲ ਮਹੱਲਾ ਪੰਜਵਾ ਮਾਤ ਗਰਭ ਮਹਿਆਤ ਦੇ ਰਾਖਿਆ ਹਰ ਰਸ ਛੋੜ ਵਿਖਿਆ ਫਲ ਚਾਖਿਆ ਭਜ ਗੋਬਿੰਦ ਸਭ ਛੋੜ ਜੰਜਾਲ ਜਬ ਜਮ ਆਏ ਸੰਘਾਰੈ ਮੂੜੇ ਤਬ ਤਨ ਬਿਨ ਸਜਾਏ ਬੇਹਾਲ ਰਹਾਉ ਤਨ ਮਨ ਧਨ ਆਪਣਾ ਕਰ ਥਾਪਿਆ ਕਰਨਹਾਰ ਇਕ ਨਿਮਖ ਨਾ ਜਾਪਿਆ ਮਹਾ ਮੋਹ ਕੂ ਪਰਿਆ ਪਾਰ ਬ੍ਰਹਮ ਆਇਆ ਪਟਲ ਬਿਸਰਿਆ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਬੰਧਵ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੂਖ ਸਾਜ ਆਨੰਦ ਘਣੇ ਗੁਰਪੂਰਾ ਪੂਰੀ ਜਾ ਕੀ ਬਾਣੀ ਅਨਕ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ ਭੈ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਪਈ ਸਿਮਰ ਸਿਮਰ ਵਿਧਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੇ ਗੁਰ ਆਣਿਆ ਬਲਾਲ ਮਹੱਲਾ ਪੰਜਵਾ ਸਰਬ ਨਿਧਾਨ ਪੂਰਨ ਗੁਰਦੇਵ ਰਹਾਉ ਹਰਿ ਹਰ ਨਾਮ ਜਪਤ ਨਰ ਜੀਵੇ ਮਰ ਖੁਆਰ ਸਾਖਤ ਨਰ ਥੀਵੇ RAM ਨਾਮ ਹੋਵਾ ਰਖਵਾਰਾ ਝਖ ਮਾਰੋ ਸਾਖਤ ਵਿਚਾਰਾ ਨਿੰਦਾ ਕਰ ਕਰ ਪਤੈ ਕਨੇਰੇ ਮਿਰਤਕ ਫਾਸ ਗਲੈ ਸਿਰ ਪੈਰੇ ਕਹੋ ਨਾਨਕ ਜਪਹਿ ਜਨ ਨਾਮ ਤਾਕੇ ਨਿਕਟ ਨਾ ਆਵੇ ਜਾਮ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਚੌਥਾ ਪਦੇ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਕਮਲ ਸੰਜੋਗ ਮਿਲਾਓ ਪ੍ਰਭ ਆਪਣੇ ਪਲ ਪਲ ਨਿਮਕ ਸਦਾ ਹਰਿ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਕਮਲ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਓ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰਿ ਨਾਨਕ ਬਿਸਰਨਾ ਕਾਹੂ ਮੇਰੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਿਆਏ ਆਏ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨੋ ਜੀਵਨ ਪਰਮਾਨ ਰਾਵ ਅਕਥ ਕਥਾ ਅੰਮ੍ਰਿਤ ਪ੍ਰਭਾਨੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕੇ ਸਭ ਨਾਸੇ ਅੰਧ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਸਵਾਰੀ ਬਿਲਾਵਲ ਮਹੱਲਾ ਪੰਜਵਾ ਮਮਤਾ ਮੋਹ ਤ੍ਰੋ ਮਦਿ ਮਾਤਾ ਬੰਧਨ ਬਾਧਿਆ ਆਤ ਵਿਕਰਾਲ ਦਿਨ ਦਿਨ ਛਿਤ ਵਿਕਾਰ ਕਰਤ ਔਧ ਫਾਹੀ ਫਾਥਾ ਜਮ ਕੈ ਜਾਲ ਤੇਰੀ ਸਰਣ ਪ੍ਰਭ ਦੀਨ ਦਇਆਲਾ ਮਹਾ ਬਿਖਮ ਸਾਗਰ ਅਤ ਭਾਰੀ ਉਧਰੋ ਸਾਧੂ ਸੰਗ ਰਵਾਲਾ ਰਹਾਉ ਪ੍ਰਭ ਸੁਖਦਾਤੇ ਸਮਰਾਤ ਸੁਆਮੀ ਜਿਉ ਪਿੰਡ ਸਭ ਤੁਮਰਾ ਮਾਲ ਭ੍ਰਮ ਕੇ ਬੰਧਨ ਕਾਟਹੁ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੰਭਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਜਿਸ ਉਪਰ ਹੋਵਤ ਦਇਆਲ ਹਰ ਸਿਮਰਤ ਘਾਟੈ ਸੋਖਾਲ ਰਹਾਉ ਸਾਧ ਸੰਗ ਭਜਿਆ ਗੋਪਾਲ ਗੁਣ ਗਾਵਤ ਟੂਟੈ ਜਮਜਾਲ ਆਪੇ ਸਤਿਗੁਰ ਆਪੇ ਪ੍ਰਤਿਪਾਲ ਨਾਨਕ ਜਾਚੈ ਸਾਧਰਵਾਲ ਬਿਲਾਵਲ ਮਹੱਲਾ ਪੰਜਵਾ ਮਨ ਮਹਿ ਸਿੰਚਉ ਹਰੀ ਹਰਿ ਨਾਮ ਆਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰਹੁ ਮਨ ਮੇਰੇ ਆਠ ਪਾਰ ਪ੍ਰਭ ਜਨ ਹੋ ਨੇਰੇ ਰਹਾਉ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰਿ ਚਰਨੀ ਤਾ ਕਾ ਮਨ ਰਾਗ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਤ ਪਈ ਸੁਖ ਸਾਜ ਘਰ ਆਇਆ ਰਹਾਉ ਰਾਜ ਰਾਜ ਭੋਜਨ ਖਾਓ ਮੇਰੇ ਭਾਈ ਅੰਮ੍ਰਿਤ ਨਾਮ ਰਿਧ ਮਾਹਿ ਧਿਆਈ ਨਾਨਕ ਗੁਰਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਸਤਿਗੁਰ ਕਰ ਦੀਨੇ ਆਸਥਿਰ ਘਰ ਬਾਰ ਰਹਾਓ ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ ਤਿਸ ਆਗੈ ਹੀ ਮਾਰੈ ਕਰਤਾਰ ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੋਗ ਪਾਰ ਬ੍ਰਹਮ ਤੂ ਬਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸਉ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਪਏ ਲਹਿ ਗਏ ਵਿਯੋਗ ਬਿਲਾਵਲ ਮਹੱਲਾ ਪੰਜਵਾ ਕਾਹੂ ਸੰਗ ਨਾ ਝਾਲੀ ਮਾਇਆ ਜੰਜਾਲ ਊਠ ਸਿਧਾਰੇ ਛਤਰਪਤ ਸੰਤਨ ਕੈ ਖਿਆਲ ਰਹਾਓ ਅਹੰ ਬੁੱਧ ਕੋ ਵਿਣਸਨਾ ਇਹ ਤੁਰ ਕੀ ਢਾਲ ਬਹੁ ਜੋਨੀ ਜਨਮ ਅਹਿਮ ਰਹਿ ਵਿਖਿਆ ਵਿਕਰਾਲ ਸਤ ਬਚਨ ਸਾਧੂ ਕਹੈ ਨਿਤ ਜਪਹਿ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾ ਸਾਹ ਸਮਾਦ ਆਨੰਦ ਸੂ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈ ਕਾਰਜ ਗਤਰ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਪੈ ਸਤਗੁਰ ਪ੍ਰਭੂ ਕਛ ਬਿਗਨ ਨਾ ਥੀਆ ਜਾ ਕਾ ਅੰਗ ਦਇਆਲ ਪ੍ਰਭ ਤਾਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸੇ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਪੰਜਵਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ ਬਿਨਸਦ ਬਾਰ ਨਾ ਲਾਗੇ ਜਿਉ ਕਾਗਦ ਬੂੰਦਾਰ ਸੁਨ ਮੇਰੀ ਮਨਸਾ ਮਰੈ ਮਾਹੇ ਸਤ ਦੇਖ ਵਿਚਾਰ ਸਿਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾਰ ਰਹਾਓ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ ਦ੍ਰਿਸ਼ਮਾਨ ਸਭ ਬਿਨਸੀਐ ਕਿਆ ਲਗ ਹੈ ਗਵਾਰ ਕਹਾ ਸੋ ਭਾਈ ਮੀਤ ਹੈ ਦੇਖ ਨੈਣ ਪਸਾਰੇ ਇਕ ਚਾਲੇ ਇਕ ਚਾਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਤਰ ਹਰਿ ਦੁਆਰੇ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰੀ ਬਿਲਾਵਲ ਮਹੱਲਾ ਪੰਜਵਾ ਲੋਕਨ ਕੀਆ ਵਡਿਆਈਆ ਬੈ ਸੰਤਰ ਪਾਗਉ ਜਿਉ ਮਿਲੈ ਪਿਆਰਾ ਆਪਣਾ ਤੇ ਬੋਲ ਕਰਾਗਉ ਜੋ ਪ੍ਰਭ ਜੀਉ ਦਇਆਲ ਹੋਏ ਤਉ ਭਗਤੀ ਲਾਗੋ ਲਪਟ ਰਹੋ ਮਨ ਬਾਸਨਾ ਗੁਰ ਮਿਲ ਇਹ ਤਿਆਗੋ ਰਹਾਓ ਕਰੋ ਬੇਨਤੀ ਅਤਕਣੀ ਇਹ ਜਿਉ ਹੋ ਮਾਗੋ ਅਰਥ ਆਣ ਸਭ ਵਾਰਿਆ ਪ੍ਰਿਆ ਨਿਮਕ ਸੁਹਾਗੋ ਪੰਜ ਸੰਗ ਗੁਰ ਤੇ ਛੁਟੇ ਦੋਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਪਿਆ ਨਿਸ ਬਾਸੁਰ ਜਾਗੋ ਸਰਨ ਸੁਹਾਗਨ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਬਿਲਾਵਲ ਮਹੱਲਾ ਪੰਜਵਾ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡਭਾਗਾ ਮੈਲਾ ਕਦੇ ਨ ਹੋਵੀ ਨਾ ਲਾਗੈ ਦਾਗਾ ਪ੍ਰਭ ਪਾਇਆ ਸੁਖ ਦਾਇਆ ਮਿਲਿਆ ਸੁਖ ਭਾਏ ਸਾਹਸ ਸਮਾਨਾ ਭੀਤਰੇ ਛੋੜਿਆ ਨਾ ਜਾਏ ਰਹਾਉ ਜਰਾ ਮਰਾ ਨਾ ਵਿਆਪੀ ਫਿਰ ਦੁਖ ਨਾ ਪਾਇਆ ਪੀ ਅੰਮ੍ਰਿਤ ਆਘਾਨਿਆ ਗੁਰ ਅਮਰ ਕਰਾਇਆ ਸੋ ਜਾਣੈ ਜਿਨ ਚਾਖਿਆ ਹਰਿ ਨਾਮ ਅਮੋਲਾ ਕੀਮਤ ਕਹੀ ਨਾ ਜਾਈਐ ਕਿਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਭਾਰ ਬ੍ਰਹਮ ਗੁਣ ਨਿਦ ਤੇਰੀ ਬਾਣੀ ਪਾਵੋ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ ਬਿਲਾਵਲ ਮਹੱਲਾ ਪੰਜਵਾ ਰਾਖੋ ਆਪਣੀ ਸਰਨ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਛੂ ਨ ਜਾਣੂ ਨੀਚ ਮੂਰਖਾਰੇ ਮਾਨ ਕਰੋ ਤੁਦ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨਹਾਰੇ ਰਹਾਓ ਹਮ ਆਪਗਨ ਕਰਾ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗੇ ਏ ਕਰਮ ਹਮਾਰੇ ਤੁਮ ਦੇਵੋ ਸਭ ਕੇ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਓ ਨਾ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਾਟਣ ਹਾਰੇ ਕਹੋ ਨਾਨਕ ਸਰਨ ਦਇਆਲ ਗੁਰ ਲੇਹੋ ਮੁਗਦ ਉਧਾਰੇ ਬਿਲਾਵਲ ਮਹੱਲਾ ਪੰਜਵਾ ਦੋਸ ਨਾ ਕਾਹੂ ਦੀਜੀਐ ਪ੍ਰਭ ਆਪਣਾ ਧਿਆਈਐ ਜਿਤ ਸੇਵਿਆ ਸੁਖ ਹੋਏ ਕਨਾ ਮਨ ਸੋਈ ਗਾਈਐ ਕਹੀਐ ਕਾਇ ਪਿਆਰੇ ਤੁਝ ਬਿਨਾ ਤੂੰ ਦਇਆਲ ਸੁਆਮੀ ਸਭ ਆਵਗਨ ਹਮਾ ਹਾਓ ਜਿਉ ਤੁਮ ਰਾਖੋ ਤਿਉ ਰਹਾ ਅਵਰ ਨਹੀਂ ਚਾਰਾ ਨੀ ਧਰਿਆ ਧਰ ਤੇਰੀਆ ਇੱਕ ਨਾਮ ਆਧਾਰਾ ਜੋ ਤੁਮ ਕਰਹੁ ਸੋਈ ਬਲਾ ਮਨ ਦੇ ਮੁਕਤਾ ਸਗਲ ਸਮਗਰੀ ਤੇਰੀਆ ਸਭ ਤੇਰੀ ਜੁਗਤਾ ਚਰਨ ਪਖਾਰੋ ਕਰ ਸੇਵਾ ਜੇ ਠਾਕੁਰ ਭਾਵੈ ਹੋ ਕਿਰਪਾਲ ਦਇਆਲ ਪ੍ਰਭ ਨਾਨਕ ਗੁਣ ਗਾਵੈ ਬਿਲਾਵਲ ਮਹੱਲਾ ਪੰਜਵਾ ਮਿਰਤਾ ਸੈ ਸਿਰ ਉਪਰੇ ਪਸਵਾ ਨਹੀਂ ਬੂਝੈ ਬਾਦ ਸਾਧ ਅਹੰਕਾਰ ਮਹਿ ਮਰਨਾ ਨਹੀਂ ਸੂਝੈ ਸਤਗੁਰ ਸੇਵੋ ਆਪਣਾ ਕਾਹੇ ਫਿਰੋ ਭਾਗੇ ਦੇਖ ਸੁਭਾ ਰੰਗਲਾ ਕਾਹੇ ਭੂਲ ਲਾਗੇ ਰਹਾਉ ਕਰ ਕਰ ਭਾਵ ਦਰਬ ਕੀਆ ਵਰਤਨ ਕਹਿ ਤਾਈ ਮਾਟੀ ਸਿਉ ਮਾਟੀ ਰਲੀ ਨਾਗਾ ਉਠ ਜਾਈ ਜਾ ਕੈ ਕੀਆ ਸ੍ਰਮ ਕਰੈ ਤੇ ਬੈਰ ਵਿਰੋਧੀ ਅੰਤ ਕਾਲ ਭਜ ਜਾਹੇਗੇ ਕਾਹੇ ਜਲੋ ਕਰੋਧੀ ਦਾਸ ਰੇਲ ਸੋਈ ਹੋਆ ਜਿਸ ਮਸਤਕ ਕਰਮਾ ਕਹੋ ਨਾਨਕ ਬੰਧਨ ਛੁਟੇ ਸਤਗੁਰ ਕੀ ਸਰਨਾ ਬਿਲਾਵਲ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਰ ਚਤਰਪ ਕੀਤਾ ਅੰਧਰੇ ਤ੍ਰਿਪਣ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਘਰੇ ਨਿਰਮਲ ਭਏ ਚੀਤਾ ਰਹਾਓ ਐਸੀ ਭਗਤ ਗੋਵਿੰਦ ਕੀ ਕੀਰ ਹਸਤੀ ਜੀਤਾ ਜੋ ਜੋ ਕੀਨੋ ਆਪਨੋ ਤਿਸ ਅਭੈ ਦਾਨ ਦੀਤਾ ਸਿੰਘ ਬਿਲਾਈ ਹੋਇ ਗਿਓ ਤ੍ਰਿਣ ਮੇਰ ਦਿਖੀਤਾ ਸ਼ਰਮ ਕਰਤੇ ਦਮ ਆੜ ਕੋ ਤੇ ਗਨੀਤ ਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾਵਲ ਮਹੱਲਾ ਪੰਜਵਾ ਅੰਬੁੱਧ ਪਰਬਾਦ ਨੀਤ ਲੋਭ ਰਸਨਾ ਸਾਦੇ ਲਵਟ ਕਵਟ ਗਰੇ ਬੇਧਿਆ ਮਿਥਿਆ ਵਿਖਿਆ ਐਸੀ ਪੇਖੀ ਨੇਤਰ ਮੈਂ ਪੂਰੇ ਗੁਰ ਪ੍ਰਸਾਦਿ ਰਾਜ ਮਿਲਖ ਧਨ ਜੋਬਨਾ ਨਾਮੈ ਬਿਨਵਾਦੇ ਰਹਾਉ ਰੂਪ ਧੂਪ ਸੋਗੰਧਤਾ ਕਾਪੁਰ ਭੋਗਾਦੇ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦੇ ਫਿਰਤ ਫਿਰਤ ਮਾਨੁਖ ਪਿਆ ਖਿਨ ਭੰਗਨ ਦੇਹਾਦੇ ਇਹ ਅਵਸਰ ਤੇ ਚੂਕਿਆ ਬਹੁ ਜੂਨ ਪ੍ਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰਿ ਹਰਿ ਬਿਸਮਾਦ ਸੂਖ ਸਾਜਨਾਰ ਕੇ ਆਨੰਦ ਤਾ ਕੈ ਪੂਰਨ ਨਾਦ ਬਿਲਾਵਲ ਮਹੱਲਾ ਪੰਜਵਾ ਚਰਨ ਪਏ ਸੰਤ ਬੋਏ ਥਾ ਤਰੇ ਸਾਗਰ ਜੀਤ ਮਾਰਗ ਪਾਏ ਵਿਦਿਆਨ ਮਹਿ ਗੁਰ ਦੱਸੇ ਭੇਤ ਹਾਰੀ ਹਾਰੇ ਹਾਰੇ ਹਾਰੇ ਹਾਰ ਹਰੇ ਹਾਰੀ ਹਾਰੇ ਹਾਰੀ ਹੇਤ ਊਠਤ ਬੈਠਤ ਸੋਵਤੇ ਹਾਰੀ ਹਾਰੀ ਹਰ ਚੇਤ ਰਹਾਉ ਪੰਚ ਚੋਰ ਆਗੇ ਭੱਗੇ ਜਬ ਸਾਧ ਸੰਗੇਤ ਪੂੰਜੀ ਸਾਬਤ ਘਰੋਂ ਲਾਭ ਗ੍ਰਹਿ ਸੋਭਾ ਸੇਤ ਨਿਹਚਲ ਆਸਨ ਮਿਟੀ ਚਿੰਤ ਨਾਹੀ ਡੋਲੇਤ ਭਰਮ ਭੁਲਾਵਾ ਮਿਟ ਗਿਆ ਪ੍ਰਭ ਵੇਖਤ ਨੇਤ ਗੁਣ ਗਭੀਰ ਗੁਣ ਨਾਇਕਾ ਗੁਣ ਕਹੀਐ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬਿਲਾਵਲ ਮਹੱਲਾ ਪੰਜਵਾ ਬਿਨ ਸਾਧੂ ਜੋ ਜੀਵਨਾ ਤੇ ਤੋ ਵਿਰਥਾਰੀ ਮਿਲ ਸੰਗ ਸਭ ਭ੍ਰਮ ਮਿਟੇ ਗਤ ਪਈ ਹਮਾਰੀ ਜਾ ਦਿਨ ਭੇਟੇ ਸਾਧ ਮੋਹੇ ਉਆ ਦਿਨ ਬਲਿਹਾਰੀ ਤਨ ਮਨ ਆਪਣੋ ਜੀਏ ਰਾ ਫਿਰ ਫਿਰ ਹੋ ਵਾਰੀ ਰਹਾਉ ਇਹ ਛਡਾਈ ਮੋਹਿ ਤੇ ਇਤਨੀ ਦ੍ਰਿੜਤਾਰੀ ਸਗਲ ਰੇਨ ਇਹ ਮਨ ਪਿਆ ਬਿਨਸੀ ਧਾਰੀ ਨਿੰਦ ਚਿੰਦ ਪਰ ਦੁਖ ਨਾ ਏ ਖਿਰ ਮਹਿ ਜਾਰੀ ਦਇਆ ਮਿਆਰ ਨਿਕਟ ਪੇਖ ਨਾਹੀ ਦੂਰਾਰੀ ਤਨ ਮਨ ਸੀਤਲ ਪੈ ਅਬ ਮੁਕਤੇ ਸੰਸਾਰੀ ਹੀਤ ਚੀ ਸਭ ਪ੍ਰਾਨ ਤਨ ਨਾਨਕ ਦਰਸਾਰੀ ਬਿਲਾਵਲ ਮਹੱਲਾ ਪੰਜਵਾ ਟਾਹਲ ਕਰੋ ਤੇਰੇ ਦਾਸ ਕੀ ਪਗ ਝਾਰੋ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਨੋ ਰਸਾਲ ਤੁਮ ਮਿਲਤੇ ਮੇਰਾ ਮਨ ਜੀਓ ਤੁਮ ਮਿਲਹੁ ਦਇਆਲ ਨਿਸਬਾਸਰ ਮਨ ਅਨੰਦ ਹੋਤ ਚਿਤਵਤ ਕਿਰਪਾਲ ਰਹਾਓ ਜਗਤ ਉਧਾਰਨ ਸਾਧ ਪ੍ਰਭ ਤਿਨ ਲਾਗੋ ਪਾਲ ਮੋ ਕੋ ਦੀਜੈ ਤਾਂ ਪ੍ਰਭ ਸੰਤਨ ਪਗਰਾਲ ਉਕਤ ਸਿਆਨ ਵਿਕਸ਼ ਨਹੀਂ ਨਾਹੀ ਕਜ ਘਾਲ ਭ੍ਰਮ ਪੈ ਰਾਖੋ ਮੋਤੇ ਤੇ ਕਾਟਹੁ ਜਮਜਾਲ ਬਿਨੋ ਕਰੋ ਕਰੁਣਾਪਤੇ ਪਿਤਾ ਪ੍ਰਤਿਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸਾਲ ਬਿਲਾਵਲ ਮਹੱਲਾ ਪੰਜਵਾ ਕੀਤਾ ਲੋੜੈ ਸੋ ਕਰੈ ਤੁਝ ਬਿਨ ਕਛ ਨਾਹੀ ਪ੍ਰਤਾਪ ਤੁਮਾਰਾ ਦੇਖ ਕੈ ਜਮ ਦੂਤ ਛੱਡ ਜਾਏ ਤੁਮਰੀ ਕਿਰਪਾ ਤੇ ਝੂਟਿਆ ਬਿਨਸੈ ਅਹਮੇਵ ਸਰਵ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਹਾਉ ਖੋਜਤ ਖੋਜ ਖੋਜਿਆ ਨਾਮੈ ਬਿਨਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨਸਾ ਪੂਰ ਜਿਤ ਜਿਤ ਲਾਭ ਹੋ ਤਿਤ ਤਿਤ ਲੱਗਾ ਹੈ ਸਿਆਣਪ ਸਭ ਜਾਲੀ ਜਤ ਕਤ ਤੁਮ ਭਰਪੂਰ ਹਾਓ ਮੇਰੇ ਦੀਨ ਦਇਆਲੀ ਸਭ ਕੇ ਤੋਤੇ ਮਾਗਨਾ ਵਡ ਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ ਬਿਲਾਵਲ ਮਹੱਲਾ ਪੰਜਵਾ ਸਾਧ ਸੰਗਤ ਕੈ ਬਾਸ ਬੈ ਕਰਮਲ ਸਬਨ ਸੁਨਾ ਪ੍ਰਭ ਸੇਤੀ ਰੰਗ ਰਾਤਿਆ ਤਾਤੇ ਗਰਭ ਨਾ ਗਰਸਨਾ ਨਾਮ ਕਾਹਤ ਗੋਵਿੰਦ ਕਾ ਸੂਚੀ ਭਈ ਰਸਨਾ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਉ ਹਰ ਰਸ ਚਾਖਤ ਤਰਾਪਿਆ ਮਨ ਰਸ ਲੈ ਹਸਨਾ ਬੁੱਧਿ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਬਿਗਸਨਾ ਸੀਤਲ ਸਾਥ ਸੰਤੋਖ ਹੋਏ ਸਭੂ ਜੀ ਤ੍ਰਿਸ਼ਨਾ ਦਸ ਦਿਸ ਮਿਟ ਗਏ ਨਿਰਮਲ ਥਾਨ ਬਸਨਾ ਰਾਖਨ ਹਾਰੈ ਰਾਖਿਆ ਭੈ ਬ੍ਰਹਮ ਭਸਨਾ ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸਨਾ ਬਿਲਾਵਲ ਮਹੱਲਾ ਪੰਜਵਾ ਪਾਣੀ ਪੱਖਾ ਪੀਸ ਦਾਸ ਕੈ ਤਬ ਹੋਹੇ ਨਿਹਾਲ ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲ ਸੰਤ ਜਨਾ ਕਾ ਛੋਹਰਾ ਤਿਸ ਚਰਨੀ ਲਾਗੇ ਮਾਇਆ ਧਾਰੀ ਛਤਰਪਤ ਤਿਨ ਛੋਡੋ ਤਿਆਗੇ ਰਹਾਉ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਗਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੂਗਰਾ ਓੜ ਨਗਣ ਨਾ ਹੋਈ ਸਾਗਤ ਸਿਰ ਭਾਉ ਰੇਸ਼ਮੀ ਪਹਿਰਤ ਪਦ ਖੋਈ ਸਾਗਤ ਸਿਉ ਮੁਖ ਜੋ ਰਿਆ ਅਧ ਵਿੱਚੋ ਟੂਟੈ ਹਰ ਜਨ ਕੀ ਸੇਵਾ ਜੋ ਕਰੇ ਇਤ ਉਤੈ ਛੂਟੈ ਸਭ ਕੇ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਭੇਟ ਸਾਧ ਕਾ ਨਾਨਕ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਸ਼੍ਰਮਣੀ ਸੁਨੋ ਹਰਿ ਹਰਿ ਹਰੇ ਠਾਕੁਰ ਦਸ ਗਾਵੋ ਸੰਤ ਚਰਨ ਕਰ ਸੀ ਸਰ ਹਰਿ ਨਾਮ ਧਿਆਵੋ ਕਰ ਕਿਰਪਾ ਦਇਆਲ ਪ੍ਰਭ ਇਹ ਨਿਦ ਸਿਧ ਪਾਵੋ ਸੰਤ ਜਨਾ ਕੀ ਰੀਣ ਕਾ ਲੈ ਮਾਥੈ ਲਾਵੋ ਰਹਾਓ ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋ ਬੁਲਾਵੋ ਪਾਪ ਮਲੋਵਾ ਆਪ ਤਿਆਗ ਸੰਤ ਸੰਗ ਸਮਾਵੋ ਸਾਸੀ ਸਾਸ ਮਹਿ ਵਿਸਰੈ ਅਨ ਕਥੈ ਨਾ ਧਾਵੋ ਸਫਲ ਦਰਸ਼ਨ ਗੁਰ ਪੇਟੀਐ ਮਾਨ ਮੋਹ ਮਿਟਾਵੋ ਸਤ ਸੰਤੋਖ ਦਇਆ ਧਰਮ ਸੀਗਾਰ ਬਨਾਵੋ ਸਫਲ ਸੁਹਾਗ ਨਾਨਕਾ ਆਪਣੇ ਪ੍ਰਭ ਭਾਵੋ ਬਿਲਾਵਲ ਮਹੱਲਾ ਪੰਜਵਾ ਅਟਲ ਬਚਨ ਸਾਧੂ ਜਨਾ ਸਾਂਭੈ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਭੇਟੈ ਹਰਿ ਰਾਇਆ ਇਹ ਪ੍ਰਤੀਤ ਗੋਵਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾ ਸਭ ਕਰ ਰਹੇ ਗੁਰ ਘਰ ਲੈ ਆਇਆ ਰਾਵ ਸਰਣ ਪਰੇ ਕੀ ਰਾਖਤਾ ਨਾਹੀ ਸਹਸਾਇਆ ਕਰਮ ਭੂਮਿ ਹਰਿ ਨਾਮ ਬੋਏ ਔਸਰ ਦੁਲਭਾਇਆ ਅੰਤਰਜਾਮੀ ਆ ਪ੍ਰਭ ਸਭ ਕਰੇ ਕਰਾਇਆ ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ਮਤ ਭੂਲਾ ਮਾਨੁਖ ਜਨ ਮਾਇਆ ਪਰਮਾਇਆ ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇਆ ਬਿਲਾਵਲ ਮਹੱਲਾ ਪੰਜਵਾ ਮਾਟੀ ਤੇ ਜਿਨ ਸਾਜਿਆ ਕਰ ਦੁਰਲਭ ਦੇਹ ਅਨਕ ਛਿਦਰ ਮਨ ਮਹਿ ਟਕੇ ਨਿਰਮਲ ਦ੍ਰਿਸ਼ਟੇਹ ਕਿਉ ਬਿਸਰੈ ਪ੍ਰਭ ਮਨੈ ਤੇ ਜਿਸ ਕੇ ਗੁਣ ਏਹ ਪ੍ਰਭ ਤਜ ਰਚੇ ਜੇ ਆਣ ਸੋ ਸੋ ਅਲੀ ਆਖੇ ਰਹਾਓ ਸਿਮਰਹੁ ਸਿਮਰਹੁ ਸਾਸ ਸਾਸ ਮਤ ਬਿਲਮ ਕਰੇਹ ਛੋੜ ਪਰ ਪੰਜ ਪ੍ਰਭ ਸਿਉ ਰਚਉ ਤਜ ਕੂੜੇ ਨੇਹ ਜਿਨ ਅਨਕ ਏਕ ਬਹੁ ਰੰਗ ਕੀਏ ਹੈ ਹੋ ਸੀਏਹ ਕਰ ਸੇਵਾ ਤਿਸ ਭਾਰ ਬ੍ਰਹਮ ਗੁਰ ਤੇ ਮਤ ਲੇਹ ਊਚੇ ਤੇ ਉੱਚਾ ਵੱਡਾ ਸਭ ਸੰਗ ਬਰਨੇਹ ਦਾਸ ਦਾਸ ਕੋ ਦਾਸਰਾ ਨਾਨਕ ਕਰ ਲੇਹ ਬਿਲਾਵਲ ਮਹੱਲਾ ਪੰਜਵਾ ਏਕ ਟੇਕ ਗੋਵਿੰਦ ਕੀ ਤਿਆਗੀ ਅਨਿਆਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ ਆਪ ਰਖੈ ਆਪ ਦੇਵ ਸੀ ਆਪੇ ਪ੍ਰਤਿਪਾਰੈ ਦੀਨ ਦਇਆਲ ਕਿਰਪਾ ਨਿਦੇ ਸਾਸ ਸਾਸ ਸੰਭਾਰੈ ਕਰਨ ਹਾਰ ਜੋ ਕਰ ਰਹਾ ਸਾਈ ਵਿੜਾਈ ਗੁਰਪੂਰੈ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਅੰਦੇਸਾ ਗਣਤ ਤਾਜੇ ਜਨ ਹੁਕਮ ਪਛਾਤਾ ਨਾ ਬਿਨਸੈ ਨਾ ਛੋੜ ਜਾਏ ਨਾਨਕ ਰੰਗ ਰਾਤਾ ਬਿਲਾਵਲ ਮਹੱਲਾ ਪੰਜਵਾ ਮਹਾ ਦੇ ਭਈ ਸਾਤ ਪਰਸਤ ਪਾਪ ਨਾਠੇ ਅੰਧਕੂਪ ਮੈਂ ਗਲਤ ਥੇ ਕਾਢੇ ਦੇ ਹਾਥੇ ਓਏ ਹਮਾਰੇ ਸਾਜਨਾ ਹਮ ਓਨ ਕੀ ਰੇਨ ਜਿਨ ਭੇਟ ਤੋ ਹੋਵਤ ਸੁਖੀ ਜੀ ਦਾਨ ਦੇਨ ਰਹਾਓ ਪਰਾ ਪੂਰਬਰਾ ਲਿਖਿਆ ਮਿਲਿਆ ਅਬ ਆਏ ਬਸ ਸੰਗ ਹਰਿ ਸਾਧ ਕੈ ਪੂਰਨ ਆਸਾਏ ਬਿਨ ਸੇ ਤਿਹ ਲੋਕ ਕੇ ਪਾਏ ਥਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰੱਥ ਪ੍ਰਭ ਹਰਿ ਅਗਮ ਅਪਾਰ ਬਿਲਾਵਲ ਮਹੱਲਾ ਪੰਜਵਾ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ ਕਰਨਾ ਹਾਰ ਨਾ ਬੂਝੀ ਆਪ ਗਨੈ ਬਿਗਾਨਾ ਦੁਖ ਤਦੇ ਜਦ ਵਿਸਰੈ ਸੁਖ ਪ੍ਰਭ ਚਿਤ ਆਏ ਸੰਤਨ ਕੈ ਆਨੰਦ ਏਹੋ ਨਿਤ ਹਰਿ ਗੁਣ ਗਾਏ ਰਹਾਓ ਉੱਚੇ ਤੇ ਨੀਚਾ ਕਰੈ ਨੀਚ ਖਿਰਵੈ ਥਾਪੈ ਕੀਮਤ ਕਹੀ ਨ ਜਾਈਐ ਠਾਕੁਰ ਪ੍ਰਤਾਪੈ ਪੇਖਤ ਲੀਲਾ ਰੰਗ ਰੂਪ ਚਲਣਾ ਦਿਨ ਆਇਆ ਸੁਪਨੇ ਕਾ ਸੁਪਨਾ ਪਿਆ ਸੰਗ ਚੱਲਿਆ ਕਮਾਇਆ ਕਰਨ ਕਾਰਨ ਸੋ ਰਥ ਪ੍ਰਭ ਤੇਰੀ ਸਰਨਾਈ ਹਰ ਦਿਨ ਸਰਹਿਣ ਨਾਨਕ ਜਪੈ ਸਦ ਸਦ ਬਲ ਜਾਈ ਬਿਲਾਵਰ ਮਹੱਲਾ ਪੰਜਵਾ ਜਲ ਏ ਸੀਸ ਕਾਰੇ ਕਰ ਪਗ ਪਖਲਾਵੋ ਬਾਹਰ ਜਾਓ ਲਖ ਮੇਰੀਆ ਦਰਸ ਪੇਖ ਜੀਵਾਵੋ ਕਰੋ ਮਨੋਰਥ ਮਨੈ ਮਾਹੇ ਆਪਣੇ ਪ੍ਰਭ ਤੇ ਪਾਵੋ ਦੇਹ ਸੂਹਨੀ ਸਾਧ ਕੈ ਬੀਜਨ ਢੋਲਾਵੋ ਰਹਾਓ ਅੰਮ੍ਰਿਤ ਗੁਣ ਸੰਤ ਬੋਲਤੇ ਸੁਣ ਮਨਹਿ ਪੀ ਲਾਵੋ ਵਾ ਰਸ ਵੈ ਸਾਤ ਤ੍ਰਿਪਤ ਹੋਏ ਬਿਖੈ ਜਲਨ 부ਝਾਵੋ ਜਬ ਭਗਤ ਕਰੈ ਸੰਤ ਮੰਡਲੀ ਤਿਨ ਮਿਲ ਹਰਿ ਗਾਵੋ ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਵੋ ਊਠਤ ਬੈਠਤ ਜਪੋ ਨਾਮ ਇਹੋ ਕਰਮ ਕਮਾਵੋ ਨਾਨਕ ਕੀ ਪ੍ਰਭ ਮਿਹਨਤੀ ਹਰ ਸਰਨ ਸਮਾਵੋ ਬਿਲਾਵਲ ਮਹੱਲਾ ਪੰਜਵਾ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗ ਕੈ ਸੰਗ ਵਸੈ ਵਡ ਭਾਗੀ ਪਾਏ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਭਈ ਸਭ ਲੋ ਮਹਿ ਸੇਵਕ ਕੀ ਰਾਖੀ ਰਾਵ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਪਏ ਸਹਾਈ ਜਨਮ ਮਰਨ ਤੋਂ ਕਾਟਿਆ ਸੋਕਾ ਕਾ ਥਾਨ ਪਾਇਆ ਕਾਟੀ ਸਿਲਕ ਭ੍ਰਮ ਮੋਹ ਕੀ ਆਪਣੇ ਪ੍ਰਭ ਭਾਇਆ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੂਖ ਨਾਨਕ ਪਾਏ ਸੰਗ ਸੰਤਨ ਸਾਥ ਬਿਲਾਵਲ ਮਹੱਲਾ ਪੰਜਵਾ ਬੰਧਨ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦਇਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਗੁਰ ਪੂਰਾ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਿਆਵਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰਿ ਹਰਿ ਹਰਿ ਹਰਿ ਆਏ ਅੰਤਰ ਲਿਵ ਲਾਈ ਕਿਲ ਵਿਖ ਉਤਰੈ ਸੁਧ ਹੋਏ ਸਾਧੂ ਸਰਣਾਈ ਸੁਣਤ ਜਪਤ ਹਰਿ ਨਾਮ ਜਸ ਤਾਕੀ ਕੀ ਦੂਰ ਬੁਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ